ਸਲਾਰ ਮਹੱਲਾ ਪਹਿਲਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਵਣੈ ਪਾਣੀ ਜਾਣਾ ਜਾਤੇ ਕਾਇਆ ਅਗਨ ਕਰੇ ਨਿਪਰਾਂ ਤੇ ਜੰਮਹਿ ਜੀਏ ਜਾਣੈ ਦੇ ਥਾਉ ਸੁਰਤਾ ਪੰਡਿਤ ਤਾ ਕਾ ਨਾਉ ਗੁਣ ਗੋਬਿੰਦ ਨਾ ਜਾਣੀਐ ਮਾਏ ਆਂਡੀ ਠਾਕ ਕਾਣ ਨਾ ਜਾਏ ਕਿਆ ਕਰੇ ਆਖ ਵਖਾਣੀਐ ਮਾਏ ਰਹਾਉ ਉਪਰ ਦਰ ਅਸਮਾਨ ਪੈ ਆਲੇ ਕਿਉ ਕਰ ਕਹੀਆ ਦੇਹੋ ਵਿਚਾਰ ਬਿਨ ਜਿਹਵਾ ਜੋ ਜਪੈ ਹਿਆਏ ਕੋਈ ਜਾਣੈ ਕੈਸਾ ਨਾਉ ਕਥਨੀ ਬਦਨੀ ਰਹਿ ਨਿਪਰਾਂ ਤੇ ਸੋ ਬੂਝੈ ਹੋਵੈ ਜਿਸ ਦਾ ਤੇ ਅਹਨ ਸੰਤਰ ਰਹਿ ਲਿਵਲਾਏ ਸੋਈ ਪੁਰਖ ਜੇ ਸੱਚ ਸਮਾਏ ਜਾਤ ਕੁਲੀਨ ਸੇਵਕ ਜੇ ਹੋਏ ਤਾਂ ਕਾ ਕਹਣਾ ਕਹੋ ਨਾ ਕੋਏ ਵਿੱਚ ਸਨਾਤੀ ਸੇਵਕ ਹੋਏ ਨਾਨਕ ਪਣੀਆਂ ਪਹਿਰੈ ਸੋਏ ਮਲਾਰ ਮਹੱਲਾ ਪਹਿਲਾ ਦੁਖ ਵੇ ਛੋੜਾ ਇੱਕ ਦੁਖ ਭੂਖ ਇੱਕ ਦੁਖ ਸਖਤ ਵਾਰ ਜਮਦੂਤ ਇੱਕ ਦੁਖ ਰੋਗ ਲੱਗੈ ਤਨ ਧਾਏ ਵੈਦ ਨਾ ਭੋਲੇ दारू ਲਾਏ ਵੈਦ ਨਾ ਭੋਲੇ दारू ਲਾਏ ਦਰਦ ਹੋਵੇ ਦੁਖ ਰਹਿ ਸਰੀਰ ਐਸਾ दारू ਲੱਗੈ ਨਾ ਵੀਰ ਰਹਾਓ ਖਸਮ ਵਿਸਾਰ ਕੀਏ ਰਸ ਭੋਗ ਤਾਂ ਤਨ ਉਠ ਖਲੋਏ ਰੋਗ ਮਨ ਅੰਧੇ ਕੋ ਮਿਲੈ ਸਜਾਏ ਵੈਦ ਨਾ ਭੋਲੇ दारू ਲਾਏ ਚੰਦਨ ਕਾ ਫਲ ਚੰਦਨ ਵਾਸ ਮਾਨਸ ਕਾ ਫਲ ਘਟ ਮਹਿਸਾਸ ਸਾਸ ਕੈ ਕਾਇਆ ਟਲ ਪਾਏ ਤਾਕੈ ਪਾਛੈ ਕੋਇ ਨਾ ਖਾਏ ਕੰਚਨ ਕਾਇਆ ਨਿਰਮਲ ਹੰਸ ਜਿਸ ਮਹਿ ਨਾਮ ਨਿਰੰਜਨ ਅੰਸ ਦੁਖ ਰੋਗ ਸਭ ਗਿਆ ਗਵਾਏ ਨਾਨਕ ਛੂਟਸ ਸਾਚੈ ਨਾਏ ਮਲਾਰ ਮਹੱਲਾ ਪਹਿਲਾ ਦੁਖ ਮੋਹਰਾ ਮਾਰਨ ਹਰਿ ਨਾਮ ਸਿਲਾ ਸੰਤੋਖ ਪੀਸਣ ਹੱਥ ਦਾਨ ਨਿਤ ਨਿਤ ਲੇਹੋ ਨਾ ਛੀਜੈ ਦੇਹ ਅੰਤ ਕਾਲ ਜਮ ਮਾਰੈ ਸੇਹ ਐਸਾ ਦਾਰੂ ਖਾਹੇ ਗਵਾਰ ਜਿਤ ਖਾਦਾ ਤੇਰੇ ਜਾਹੇ ਵਿਕਾਰ ਰਹਾਓ ਰਾਜ ਮਾਲ ਜੋਗਨ ਸਭ ਛਾਵ ਰਥ ਵਿਰੰਦਾ ਦੀ ਸਹਿ ਥਾਵ ਦੇਹ ਨ ਨਾਉ ਨ ਹੋਵੇ ਜਾਤੀ ਉਥੈ ਦੇਹੋ ਐਥੈ ਸਭ ਰਾਤੇ ਸਾਧ ਕਰ ਸੰਧਾ ਤ੍ਰਿਸ਼ਨਾ ਘਿਓ ਤੇਲ ਕਾਮ ਕ੍ਰੋਧ ਅਗਨੀ ਸਿਉ ਮੇਲ ਹੋਮ ਜਗ ਅਰ ਪਾਠ ਪੁਰਾਨ ਜੋ ਤਿਸ ਭਾਵੈ ਸੋ ਪਰਵਾਨ ਤਬ ਕਾਗ ਤੇਰਾ ਨਾਮ ਨਿਸ਼ਾਨ ਜਿਨ ਕੋ ਲਿਖਿਆ ਇਹੋ ਨਿਧਾਨ ਸੇ ਤਨਵੰਤ ਦਿਸੈ ਘਰ ਜਾਏ ਨਾਨਕ ਜਨਨੀ ਧੰਨੀ ਮਾਏ ਮਲਾਰ ਮਹੱਲਾ ਪਹਿਲਾ ਬਾਗੇ ਕਾਪੜ ਬੋਲੇ ਬੈਣ ਲੰਮਾ ਨੱਕ ਕਾਲੇ ਤੇਰੇ ਨੈਣ ਕਬਹੂ ਸਾਹਿਬ ਦੇਖਿਆ ਭੈਣ ਊਡਾਂ ਊਡ ਚੜਾ ਅਸਮਾਨ ਸਾਹਿਬ ਸਮ੍ਰਿਤ ਤੇਰਾ ਤਾਣੀ ਜਲ ਥਲ ਡੂੰਗਰ ਦੇਖਾਂ ਤੀਰ ਥਾਨ ਥਨੰਤਰ ਸਾਹਿਬ ਵੀਰ ਜਿਨ ਤਨ ਸਾਜ ਦੀਏ ਨਾਲ ਖੰਭ ਆਤ ਤ੍ਰਿਸ਼ਨਾ ਉੱਡਣਾ ਕੀ ਡੰਝ ਨਦਰ ਕਰੇ ਤਾਂ ਬੰਧਾਂ ਧੀਰ ਜੋ ਵੇਖਾਲੇ ਤਿਉ ਵੇਖਾਂ ਵੀਰ ਨਾ ਇਹੋ ਤਨ ਜਾਏਗਾ ਨਾ ਜਾਹੇਗੇ ਖੰਭ ਪੌਣਾ ਪਾਣੀ ਅਗਨੀ ਕਾ ਸੰਬੰਧ ਨਾਨਕ ਕਰਮ ਹੋਵੇ ਜਪਿਐ ਕਰ ਗੁਰ ਪੀਰ ਸੱਚ ਸੁਮਾਵੇ ਏ ਹੋ ਸਰੀਰ ਮਲਾਰ ਮਹੱਲਾ ਤੀਜਾ ਪਦੇ ਘਰ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦਿ ਨਿਰੰਕਾਰ ਆਕਾਰ ਹੈ ਆਪੇ ਆਪੇ ਪਰਮ ਭੁਲਾਏ ਕਰ ਕਰ ਕਰਤਾ ਆਪੇ ਵੇਖੈ ਜਿਤ ਭਾਵੈ ਤਿਤ ਲਾਏ ਸੇਵਕ ਕਉ ਇਹ ਹਾ ਵੜਿਆਈ ਜਾ ਕਉ ਹੁਕਮ ਮਨਾਏ ਆਪਣਾ ਭਾਣਾ ਆਪੇ ਜਾਣੈ ਗੁਰ ਕਿਰਪਾ ਤੇ ਲਹੀਐ ਇਹ ਹਾ ਸਕਤ ਸਿਵੈ ਘਰ ਆਵੈ ਜੀਵ ਦਿਆ ਮਰ ਰਹੀਐ ਰਹਾਉ ਵੇਦ ਪੜੈ ਪੜਵਾਦ ਵਖਾਣੈ ਬ੍ਰਹਮਾ ਵਿਸ਼ਨ ਮਹੇਸ਼ਾ ਇਹ ਤ੍ਰਿਗੁਣ ਮਾਇਆ ਜਿਨ ਜਗਤ ਭੁਲਾਇਆ ਜਨਮ ਮਰਨ ਕਾ ਸਾਸਾ ਗੁਰ ਪ੍ਰਸਾਦੀ ਏਕੋ ਜਾਣੈ ਚੂਕੈ ਮਰਉ ਅੰਦੇਸਾ ਹਮ ਦੀਨ ਮੂਰਖ ਅਵਿਚਾਰੀ ਤੂੰ ਚਿੰਤਾ ਕਰੋ ਹਮਾਰੀ ਹੋ ਹੋ ਦਇਆਲ ਕਰ ਦਾਸ ਦਾਸਾ ਕਾ ਸੇਵਾ ਕਰੀ ਤੁਮਾਰੀ ਏ ਪੁਨਿਧਾਨ ਦੇਹ ਤੂੰ ਆਪਣਾ ਅਹਨਸ ਨਾਮ ਵਖਾਣੀ ਕਹਤ ਨਾਨਕ ਗੁਰ ਪ੍ਰਸਾਦੀ ਬੂਝੋ ਕੋਈ ਐਸਾ ਕਰੇ ਵਿਚਾਰਾ ਜਿਉ ਜਲ ਉਪਰ ਫੇਨ ਬੁਦਬਦਾ ਤੈਸਾ ਇਹੋ ਸੰਸਾਰਾ ਜਿਸ ਤੇ ਹੋਆ ਤਿਸੈ ਸਮਾਣਾ ਚੂਕਿਆ ਆਪਾ ਸਾਰਾ ਮਲਾਰ ਮਹੱਲਾ ਤੀਜਾ ਜਿਨਨੇ ਹੁਕਮ ਪਛਾਣਿਆ ਸੇ ਮੇਲੇ ਹਉਮੈ ਸਭ ਜਲਾਏ ਸੱਚੀ ਭਗਤ ਕਰਹਿ ਦਿਨ ਰਾਤੀ ਸੱਚ ਰਹੇ ਲਾਇ ਸਦਾ ਸੱਚ ਹਰਿ ਵੇਖਦੇ ਗੁਰ ਕੈ ਸਭ ਸੁਭਾਏ ਮਨ ਰੇ ਹੁਕਮ ਮਨ ਸੁਖ ਹੋਏ ਪ੍ਰਭ ਪਾਣਾ ਆਪਣਾ ਭਾਵ ਦਾ ਜਿਸ ਬਖਸ਼ੇ ਤਿਸ ਬਿਗੜ ਨਾ ਕੋਇ ਰਹਾਓ ਤ੍ਰੈ ਗੁਣ ਸਭਾ ਤਾਤ ਹੈ ਨਾ ਹਰ ਭਗਤ ਨਾ ਭਾਏ ਗਾਤੇ ਮੁਕਤ ਕਦੇ ਨਾ ਹੋਈ ਹਉ ਮੈਂ ਕਰਮ ਕਮਾਹੇ ਸਾਹਿਬ ਭਾਵੈ ਸੋ ਥੀਐ ਪਇਐ ਕਿਤ ਫਿਰਾਹੇ ਸਤਿਗੁਰ ਭੇਟਿਆ ਮਨ ਮਰ ਰਹੈ ਹਰ ਨਾਮ ਵਸੈ ਮਰਿ ਆਏ ਤਿਸ ਕੀ ਕੀਮਤ ਨਾ ਪਵੈ ਕਹਣਾ ਕਿਛੂ ਨਾ ਜਾਏ ਚੌਥਾ ਪਦ ਵਾਸਾ ਹੋਇਆ ਸੱਚਾ ਰਹਿ ਸਮਾਏ ਮੇਰਾ ਹਰ ਪ੍ਰਭ ਮਗੋਚਰ ਹੈ ਕੀਮਤ ਕਹਣ ਨਾ ਜਾਏ ਗੁਰ ਪ੍ਰਸਾਦੀ ਬੁਝਿਆ ਸਬਦੇ ਕਾਰ ਕਮਾਏ ਨਾਨਕ ਨਾਮ ਸਲਾਹੇ ਤੂ ਹਾਰੇ ਹਰਿ ਦਰ ਸੋਭਾ ਪਾਏ ਮਲਾਰ ਮਹੱਲਾ ਤੀਜਾ ਗੁਰਮੁਖ ਕੋਈ ਵਿਰਲਾ ਬੂਝੈ ਜਿਸਨੋ ਨਦਰ ਕਰੇ ਗੁਰ ਬਿਨ ਦਾਤਾ ਕੋਈ ਨਾਹੀ ਬਖਸੇ ਨਦਰ ਕਰੇ ਗੁਰ ਮਿਲਿਆ ਸਾਤ ਉਪਜੈ ਅੰਦਰ ਨਾਮ ਲਏ ਮੇਰੇ ਮਨ ਹਰਿ ਅੰਮ੍ਰਿਤ ਨਾਮ ਤੇ ਆਏ ਸਤਿਗੁਰ ਪੁਰਖ ਮਿਲੈ ਨਾਉ ਪਾਈਐ ਹਰ ਨਾਮੇ ਸਦਾ ਸਮਾਏ ਰਹਾਉ ਮਨਮੁਖ ਸਦਾ ਵਿਛੜੇ ਫਿਰੈ ਕੋਈ ਨਾ ਕਿਸੇ ਨਾਲ ਹਉ ਮੈਂ ਵੱਡਾ ਰੋਗ ਹੈ ਸਿਰ ਮਾਰੇ ਜਮਕਾਲੇ ਗੁਰਮਤਿ ਸਤ ਸੰਗਤ ਨ ਵਿਛੜੈ ਆਣ ਦਿਨ ਨਾਮ ਸੰਭਾਲੇ ਨਾ ਕਰਤਾ ਏਕ ਤੂ ਨਿਤ ਕਰ ਦੇਖੈ ਵਿਚਾਰ ਇਕ ਗੁਰਮੁਖ ਆ ਮਿਲਾਇਆ ਬਖਸ਼ੇ ਭਗਤ ਭੰਡਾਰ ਤੂੰ ਆਪੇ ਸਭ ਕਿਸ ਜਾਣਦਾ ਕਿਸ ਆਗੇ ਕਰੀ ਪੂਕਾਰ ਹਰਿ ਹਰਿ ਨਾਮ ਅੰਮ੍ਰਿਤ ਹੈ ਨਦਰੀ ਪਾਇਆ ਜਾਏ ਆਣ ਦਿਨ ਹਰ ਹਰ ਉਚਰੈ ਗੁਰ ਕੈ ਸਾਜ ਸੁਭਾਏ ਨਾਨਕ ਨਾਮ ਨਿਧਾਨ ਹੈ ਨਾਮੇ ਹੀ ਚਿਤ ਲਾਏ ਮਲਾਰ ਮਹੱਲਾ ਤੀਜਾ ਗੁਰ ਸਾਲਾਹੀ ਸਦਾ ਸੁਖ ਦਾਤਾ ਪ੍ਰਭ ਨਾਰਾਇਣ ਸੋਈ ਗੁਰ ਪ੍ਰਸਾਦ ਪਰਮ ਪਦ ਪਾਇਆ ਵੱਡੀ ਵਡਿਆਈ ਹੋਈ ਅਨ ਦਿਨ ਗੁਣ ਗਾਵੇ ਨਿਤ ਸਾਚੇ ਸਤ ਸੁਭਾਵੈ ਸੋਈ ਮਨ ਰੇ ਗੁਰਮੁਖ ਹਿਰਦੈ ਵਿਚਾਰ ਤਜ ਕੂੜ ਕੁਟੰਬ ਹਉ ਮੈਂ ਬਿਗ ਤ੍ਰਿਸ਼ਨਾ ਚੱਲਣ ਹਿਰਦੈ ਸੰਭਾਲੇ ਰਹਾਓ ਸਤਗੁਰ ਦਾਤਾ RAM ਨਾਮ ਕਾ ਹੋਰ ਦਾਤਾ ਕੋਈ ਨਾਹੀ ਜੀਏ ਦਾਨ ਦੇ ਤ੍ਰਿਵਤਾਸੇ ਸੱਚੈ ਨਾਮ ਸਮਾਹੀ ਆਨ ਦਿਨ ਹਰ ਰਵਿਆਰੇ ਦੇ ਅੰਤਰੇ ਸਾਹ ਸਮਾਧਿ ਲਗਾਹੀ ਸਤਗੁਰ ਸਬਦੀ ਇਹ ਹੁਮਨ ਭੇਦਿਆ ਹਿਰਦੈ ਸਾਚੀ ਬਾਣੀ ਮੇਰਾ ਪ੍ਰਭ ਅਲਖ ਨਾ ਜਾਈ ਲਖਿਆ ਗੁਰਮੁਖ ਅਕਥ ਕਹਾਣੀ ਆਪੇ ਦਇਆ ਕਰੇ ਸੁਖਦਾਤਾ ਜਪਿਐ ਸਾਰਿੰਗ ਪਾਣੀ ਆਮਣ ਜਾਣਾ ਬੋੜ ਨਾ ਹੋਵੇ ਗੁਰਮੁਖ ਸਾਜ ਧਿਆਇਆ ਮਨ ਹੀ ਤੇ ਮਨ ਮਿਲਿਆ ਸੁਆਮੀ ਮਨ ਹੀ ਮਨ ਸਮਾਇਆ ਸਾਚੇ ਹੀ ਸਚ ਸਾਖ ਪਤੀਜੈ ਵਿਛੋ ਆਪ ਗਵਾਇਆ ਏਕੋ ਏਕ ਵਸਿਆ ਮਨ ਸੁਆਮੀ ਦੂਜਾ ਅਵਰ ਨਾ ਕੋਈ ਏਕੋ ਨਾਮ ਅੰਮ੍ਰਿਤ ਹੈ ਮੀਠਾ ਜਗ ਨਿਰਮਲ ਸਚ ਸੋਈ ਨਾਨਕ ਨਾਮ ਪ੍ਰਭੂ ਤੇ ਪਾਈਐ ਜਿਨ ਕੋ ਧੋਰੀ ਲਿਖਿਆ ਹੋਈ ਮਲਾਰ ਮਹੱਲਾ ਤੀਜਾ ਗਣ ਗੰਧਰਵ ਨਾਮੇ ਸਭ ਉਧਰੇ ਗੁਰ ਕਾ ਸਬਦ ਵਿਚਾਰੇ ਹਉ ਮੈਂ ਮਾਰੇ ਸਦ ਮਨ ਵਸਾਇਆ ਹਰ ਰਾਖਿਆ ਔਰ ਧਾਰੇ ਜਿਸ ਹੈ 부ਝਾਏ ਸੋਈ 부ਝੈ ਜਿਸਨੂੰ ਆਪੇ ਲੈ ਮਿਲਾਏ ਆਣ ਦਿਨ ਬਾਣੀ ਸਬਦੇ ਗਾਵੈ ਸਾਚ ਰਹੈ ਲਿਵ ਲਾਇ ਮਨ ਮੇਰੇ ਖਿਰ ਖਿਰ ਨਾਮ ਸੰਭਾਲ ਗੁਰ ਕੀ ਦਾਸ ਸ਼ਬਦ ਸੁਖ ਅੰਤਰ ਸਦਾ ਨਿਭਾਇ ਤੇਰਾ ਨਾਲ ਰਹਾ ਮਨ ਮੁਖ ਪਾਖੰਡ ਕਦੇ ਨਾ ਚੂਕੈ ਦੂਜੈ ਭਾਏ ਦੁਖ ਪਾਏ ਨਾਮ ਵਿਸਾਰ ਵਿਖਿਆ ਮਨ ਰਾਤੇ ਬਿਰਥਾ ਜਨਮ ਗਵਾਏ ਇਹ ਵੇਲਾ ਫਿਰ ਹੱਥ ਨਾ ਆਵੇ ਆਣ ਦਿਨ ਸਦਾ ਪਛਤਾਏ ਮਰ ਮਰ ਜਨਮੈ ਕਦੇ ਨਾ ਬੂਝੈ ਵਿਸ਼ਟਾ ਮਾਹੇ ਸਮਾਏ ਗੁਰਮੁਖ ਨਾਮ ਰਤੇ ਸੇ ਉਧਰੇ ਗੁਰ ਕਾ ਸਬਦ ਵਿਚਾਰੇ ਜੀਵਨ ਮੁਕਤੇ ਹਰ ਨਾਮ ਤੇ ਆਇਆ ਹਰ ਰਾਖਿਆ ਔਰ ਧਾਰੇ ਮਨ ਤਨ ਨਿਰਮਲ ਨਿਰਮਲ ਮਾਤੀ ਉਤਮ ਉਤਮ ਬਾਣੀ ਹੋਈ ਏਕੋ ਪੁਰਖ ਏਕ ਪ੍ਰਭ ਜਾਤਾ ਦੂਜਾ ਔਰ ਨਾ ਕੋਈ ਆਪੇ ਕਰੇ ਕਰਾਏ ਪ੍ਰਭ ਆਪੇ ਆਪੇ ਨਦਰ ਕਰੇ ਮਨ ਤਨ ਰਾਤਾ ਗੁਰ ਕੀ ਬਾਣੀ ਸੇਵਾ ਸੁਰਤ ਸਮੇ ਅੰਤਰ ਵਸਿਆ ਅਲਖ ਭੇਵਾ ਗੁਰਮੁਖ ਹੋਏ ਲਖਾਏ ਨਾਨਕ ਜਿਸ ਭਾਵੈ ਤਿਸ ਆਪੇ ਦੇਵੈ ਭਾਵੈ ਤਵੈ ਚਲਾਏ ਮਲਾਰ ਮਹੱਲਾ ਤੀਜਾ ਦੁਤਕੇ ਸਤਗੁਰ ਤੇ ਪਾਵੈ ਘਰ ਮਾਲ ਸੋ ਥਾਨਮ ਗੁਰ ਸਬਦੀ ਚੂਕੈ ਅਭਿਮਾਨ ਜਿਨ ਕੋ ਲਾਡ ਲਿਖਿਆ ਤੁਰ ਨਾਮ ਆਣ ਦਿਨ ਨਾਮ ਸਦਾ ਸਦਾ ਧਿਆਵੈ ਸਾਚੀ ਦਰਗਾ ਪਾਵੈ ਮਾਨ ਰਹਾਉ ਮਨ ਕੀ ਬੇਦ ਸਤਗੁਰ ਤੇ ਜਾਣੈ ਆਣ ਦਿਨ ਲਾਗੈ ਸਦ ਹਰਿ ਧਿਆਨ ਗੁਰ ਸ਼ਬਦ ਰਤੇ ਸਦਾ ਬੈਰਾਗੀ ਹਰ ਦਰਗਾ ਸਾਚੀ ਪਾਵੈ ਮਾਨ ਇਹੋ ਮਨ ਖੇਲੈ ਹੁਕਮ ਕਾ ਬਾਧਾ ਏਕ ਖੇਰ ਮੈਂ ਦਾਹ ਦਿਸ ਫਿਰ ਆਵੈ ਜਾਂ ਆਪੇ ਨਦਰ ਕਰੇ ਹਰ ਪ੍ਰਭ ਸਾਚਾ ਤਾਂ ਇਹੋ ਮਨ ਗੁਰਮੁਖ ਤਤਕਾਲ ਵਸ ਆਵੈ ਇਸ ਮਨ ਕੀ ਵੇਦ ਮਨ ਹੋ ਜਾਣਾ ਬੂਝੈ ਸ਼ਬਦ ਵਿਚਾਰੇ ਨਾਨਕ ਨਾਮ ਧਿਆਇ ਸਦਾ ਤੂੰ ਭਾਵ ਸਾਗਰ ਜਿਤ ਪਾਵ ਹੈ ਪਾਰੇ ਮਲਾਰ ਮਹੱਲਾ ਤੀਜਾ ਜੀਉ ਪਿੰਡ ਪ੍ਰਾਣ ਸਭ ਤਿਸ ਕੇ ਘਟ ਘਟ ਰਹਾ ਸਮਾਈ ਏਕ ਸੁਬਿਨ ਮੈਂ ਹਵਰ ਨਾ ਜਾਣਾ ਸਤਿਗੁਰ ਦੀ ਆ ਬੁਝਾਈ ਮਨ ਮੇਰੇ ਨਾਮ ਲਿਵ ਲਿਵਲਾਈ ਅਦਿਸ਼ਟ ਅਗੋਚਰੇ ਪਰੰਪਰ ਕਰਤਾ ਗੁਰ ਕੈ ਸ਼ਬਦ ਹਰ ਧਿਆਈ ਰਹਾਉ ਮਨ ਤਨ ਪੀਜੈ ਏਕ ਲਿਵ ਲਾਗੈ ਸਾਜੇ ਰਹੇ ਸਮਾਈ ਗੁਰ ਪ੍ਰਸਾਦੀ ਭ੍ਰਮ ਪਉ ਪਾਗੈ ਏਕ ਨਾਮ ਲਿਵ ਲਾਈ ਗੁਰ ਬਚਨੀ ਸਜਕਾਰ ਕਮਾਵੇ ਗਤ ਮਤ ਤਬ ਹੀ ਪਾਈ ਕੋਟ ਮਧੇ ਕਿਸਹਿ 부ਝਾਏ ਤੇ ਰਾਮ ਨਾਮ ਲਿਵ ਲਾਈ ਜਹਾ ਜਾ ਦੇਖਾ ਤਾਹ ਏਕੋ ਸੋਈ ਇਹ ਗੁਰਮਤ ਬੁਧਿ ਪਾਈ ਮਨ ਤਨ ਪ੍ਰਾਨ ਤਰੀ ਤਿਸ ਆਗੈ ਨਾਨਕ ਆਪ ਗਵਾਈ ਮਲਾਰ ਮਹੱਲਾ ਜਾਨ ਮੇਰਾ ਪ੍ਰਭ ਸਾਚਾ ਦੁਖ ਨਿਵਾਰਨ ਸ਼ਬਦੇ ਪਾਇਆ ਜਾਈ ਭਗਤੀ ਰਾਤੇ ਸਦ ਬੈਰਾਗੀ ਦਰ ਸਾਚੈ ਪਦ ਪਾਈ ਮਨ ਰੇ ਮਨ ਸੋ ਰਹੁ ਸਮਾਈ ਗੁਰਮੁਖ ਰਾਮ ਨਾਮ ਮਨ ਪੀਜੈ ਹਰ ਸੇਤੀ ਲਿਵ ਲਾਈ ਰਹਾਉ ਮੇਰਾ ਪ੍ਰਭ ਆਤਿ ਅਗਮ ਗੋਚਰ ਗੁਰਮੁਖ ਦੇਹ 부ਝਾਈ ਸਚ ਸੰਜਮ ਕਰਨੀ ਹਰ ਕੀਰਤੇ ਹਰ ਸੇਤੀ ਲਿਵ ਲਾਈ ਆਪੇ ਸ਼ਬਦ ਸਚ ਸਾਖੀ ਆਪੇ ਜਿਨ ਜੋਤੀ ਜੋਤ ਮਿਲਾਈ ਦੇਹੀ ਕਾਜੀ ਪਾਉਣ ਵਜਾਏ ਗੁਰਮੁਖ ਅੰਮ੍ਰਿਤ ਪਾਈ ਆਪੇ ਸਾਜੇ ਸਭ ਕਾਰੈ ਲਾਏ ਸੋ ਸਚ ਰਹਾ ਸਮਾਈ ਨਾਨਕ ਨਾਮ ਬਿਨਾ ਕੋਈ ਕਿਛ ਨਾਹੀ ਨਾਮੇ ਦੇ ਵਡਾਈ ਮਲਾਰ ਮਹੱਲਾ ਤੀਜਾ ਹਉ ਮੈਂ ਬੇਖ ਮਨ ਮੋਹਿਆ ਲੱਦਿਆ ਅਜਗਰ ਭਾਰੀ ਗਰੜ ਸ਼ਬਦ ਮੁਖ ਪਾਇਆ ਹਉ ਮੈਂ ਬੇਖ ਹਰਿ ਮਾਰੀ ਮਨ ਰੇ ਹਉ ਮੈਂ ਮੋਹ ਦੁਖ ਭਾਰੀ ਇਹੋ ਭਗ ਜਲ ਜਗਤ ਨਾ ਜਾਈ ਤਰਨਾ ਗੁਰਮੁਖ ਤਾਰ ਹਰਿ ਤਾਰੀ ਰਹਾਉ ਤ੍ਰੈ ਗੁਣ ਮਾਇਆ ਮੋਹ ਪਸਾਰਾ ਸਭ ਵਰਤੈ ਆਕਾਰੀ ਤੁਰਿਆ ਗੁਣ ਸਤ ਸੰਗਤ ਪਾਈਐ ਨਦਰੀ ਭਾਰ ਉਤਾਰੀ ਚੰਦਨ ਗੰਧ ਸੁਗੰਧ ਹੈ ਬਹੁ ਬਾਸਨਾ ਬਹਕਾਰੇ ਹਰ ਦਿਨ ਕਰਨੀ ਊਤਮ ਹੈ ਹਰ ਕੀਰਤ ਜਗ ਵਿਸਥਾਰਿ ਕਿਰਪਾ ਕਿਰਪਾ ਕਰ ਠਾਕੁਰ ਮੇਰੇ ਹਰਿ ਹਰਿ ਹਰ ਉਰਤਾਰੇ ਨਾਨਕ ਸਤਗੁਰ ਪੂਰਾ ਪਾਇਆ ਮਨ ਜਪਿਆ ਨਾਮ ਮੁਰਾਰੇ ਮਲਾਰ ਮਹੱਲਾ ਤੀਜਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਇਹੋ ਮਨ ਗਰੀ ਕਿ ਇਹੋ ਮਨ ਉਦਾਸੀ ਕਿ ਇਹੋ ਮਨ ਅਵਰਨ ਸਦਾ ਅਵਿਨਾਸੀ ਕਿ ਉਹ ਮਨ ਚੰਚਲ ਕਿ ਇਹੋ ਮਨ ਬੈਰਾਗੀ ਇਸ ਮਨ ਕੋ ਮਮਤਾ ਕਿਥੋਂ ਲਾਗੀ ਪੰਡਿਤ ਇਸ ਮਨ ਕਾ ਕਰੋ ਵਿਚਾਰ ਅਵਰ ਕੇ ਬਹੁਤਾ ਪੜਹਿ ਉਠਾਵਹਿ ਭਾਰ ਰਹਾਉ ਮਾਇਆ ਮਮਤਾ ਕਰਤੈ ਲਾਈ ਇਹੋ ਹੁਕਮ ਕਰ ਸ੍ਰਿਸ਼ਟਿ ਉਪਾਈ ਗੁਰ ਪ੍ਰਸਾਦੀ ਬੂਝਉ ਭਾਈ ਸਦਾ ਰਹਾਉ ਹਰ ਕੀ ਸਰਨਾਈ ਸੋ ਪੰਡਿਤ ਜੋ ਤਿਹਾ ਗੁਨਾ ਕੀ ਭੰਡ ਉਤਾਰੈ ਆਨੰਦਨ ਏਕੋ ਨਾਮ ਵਖਾਣਾ ਸਤਿਗੁਰ ਕੀਓ ਦੀਖਿਆਲੇ ਸਤਿਗੁਰ ਆਗੈ ਸੀਸ ਧਰੇ ਸਦਾ ਅਲਗ ਰਹਿ ਨਿਰਵਾਣ ਸੋ ਪੰਡਿਤ ਦਰਗਾਹ ਪ੍ਰਮਾਣ ਸਭ ਨਾਮ ਹੈ ਏਕੋ ਏਕ ਵਖਾਣਾ ਜਾਂ ਏਕੋ ਵੇਖੈ ਤਾਂ ਏਕੋ ਜਾਣੈ ਜਾ ਕੋ ਬਖਸ਼ੇ ਮੇਲੇ ਸੋਏ ਐਥੈ ਉਥੈ ਸਦਾ ਸੁਖ ਹੋਏ ਕਹਤ ਨਾਨਕ ਕਮਨ ਬਿਦ ਕਰੇ ਕਿਆ ਕੋਏ ਸੋਈ ਮੁਕਤ ਜਾ ਕੋ ਕਿਰਪਾ ਹੋਏ ਆਣ ਦਿਨ ਹਰ ਗੁਣ ਗਾਵੇ ਸੋਏ ਸਾਸਤਰ ਵੇਦ ਕੀ ਫਿਰ ਕੂਕ ਨਾ ਹੋਏ ਮਲਾਰ ਮਹੱਲਾ ਤੀਜਾ ਭ੍ਰਮ ਭ੍ਰਮ ਜੋਨ ਮਨ ਮੋਹ ਪਰਮਾਈ ਜਮ ਕਾਲ ਮਾਰੇ ਨਿਤ ਪਤ ਗਵਾਈ ਸਤਗੁਰ ਸੇਵਾ ਜਮ ਕੀ ਕਾਣ ਚੁਕਾਈ ਹਰ ਪ੍ਰਭ ਮਿਲਿਆ ਮਹਲ ਘਰ ਪਾਈ ਪ੍ਰਾਣੀ ਗੁਰਮੁਖ ਨਾਮ ਤੇ ਆਏ ਜਨਮ ਪਦਾਰਥ ਦੁਬਦਾ ਖੋਇਆ ਕੌਡੀ ਬਦਲੇ ਜਾਏ ਰਹਾਉ ਕਰ ਕਿਰਪਾ ਗੁਰਮੁਖ ਲੱਗਾ ਪਿਆਰ ਅੰਤਰ ਭਗਤੀ ਹਰਿ ਹਰਿ ਵਰਤਾਰੋ ਭਵਜਲ ਸ਼ਬਦ ਲੰਘਾਵਣ ਹਾਰ ਦਰ ਸਾਚੈ ਦਿਸੈ ਸਚਿਆਰ ਬਹੁ ਕਰਮ ਕਰੇ ਸਤਗੁਰ ਨਹੀਂ ਪਾਇਆ ਬਿਨ ਗੁਰ ਪਰਮ ਭੂਲੇ ਬਹੁ ਮਾਇਆ ਹਉ ਮੈਂ ਮਮਤਾ ਬਹੁ ਮੋਹ ਵਧਾਇਆ ਦੂਜੈ ਭਾਏ ਮਨ ਮੁਖ ਦੁਖ ਪਾਇਆ ਆਪੇ ਕਰਤਾ ਆਗਮ ਥਾਹਾ ਗੁਰ ਸਬਦੀ ਜਪਿਐ ਸਚ ਲਾਹਾ ਹਾਜ਼ਰ ਹਜੂਰ ਹਰਿ ਵੇ ਪ੍ਰਵਾਹਾ ਨਾਨਕ ਗੁਰਮੁਖ ਨਾਮ ਸਮਾਹਾ ਮਲਾਰ ਮਹੱਲਾ ਤੀਜਾ ਜੀਵਤ ਮੁਕਤ ਗੁਰਮਤੀ ਲਾਗੇ ਹਰ ਕੀ ਭਗਤਾਂ ਦਿਨ ਸਤ ਜਾਗੇ ਸਤਗੁਰ ਸੇਵਾ ਆਪ ਗਵਾਏ ਹੋ ਤਿਨ ਜਨ ਕੇ ਸਦ ਲਾਗੋ ਪਾਏ ਹੋ ਜੀਵਾ ਸਦਾ ਹਰ ਕੇ ਗੁਣ ਗਾਈ ਗੁਰ ਕਾ ਸਬਦ ਮਹਾਰਸ ਮੀਠਾ ਹਰ ਕੈ ਨਾਮ ਮੁਕਤ ਗਦ ਪਾਈ ਰਹਾਉ ਮਾਇਆ ਮੋਹ ਗਿਆਨ ਗੁਬਾਰ ਮਨ ਮੁਖ ਮੋਹੇ ਮੁਕਤ ਗੁਬਾਰ ਅਨ ਦਿਨ ਧੰਦਾ ਕਰਤ ਵਿਹਾਏ ਮਰ ਮਰ ਜਮਹਿ ਮਿਲੈ ਸਜਾਏ ਗੁਰਮੁਖ ਰਾਮ ਨਾਮ ਲਿਵ ਲਾਈ ਕੂੜਾ ਲਾਲਚ ਨਾ ਲਪਟਾਈ ਜੋ ਕਿਛ ਹੋਵੇ ਸਾਜ ਸੁਭਾਏ ਹਰ ਰਸ ਪੀਵੈ ਰਸਨ ਰਸਾਇ ਕੋਟ ਮਧੇ ਕਿਸੈ 부ਝਾਈ ਆਪੇ ਬਖਸ਼ੇ ਦੇ ਵਡਿਆਈ ਜੋ ਤੁਰ ਮਿਲਿਆ ਸੋ ਵਿਛੜ ਨਾ ਜਾਈ ਨਾਨਕ ਹਰਿ ਹਰਿ ਨਾਮ ਸਮਾਈ ਮਲਾਰ ਮਹੱਲਾ ਤੀਜਾ ਰਸਨਾ ਨਾਮ ਸਭ ਕੋਈ ਕਹੈ ਸਤਿਗੁਰ ਸੇਵੇ ਤਾ ਨਾਮ ਲਹੈ ਬੰਧਨ ਤੋੜੇ ਮੁਕਤ ਕਰ ਹੈ ਗੁਰ ਸਬਦੀ ਅਸਥਿਰ ਘਰ ਬਹਿ ਮੇਰੇ ਮਨ ਕਾਹੇ ਰੋਸ ਖਰੀਜੈ ਲਾਹਾ ਕਲਜੁਗ ਰਾਮ ਨਾਮ ਹੈ ਗੁਰਮਤਿ ਦਿਨ ਹਿਰਦੈ ਰਵੀਜੈ ਰਹਾਉ ਬਾਬੀਹਾ ਖਿਨ ਖਿਨ ਬਿਲਾਏ ਬਿਨ ਫਿਰ ਦੇਖੇ ਨੀਂਦ ਨਾ ਪਾਏ ਇਹੋ ਵੇ ਛੋੜਾ ਸਹਾ ਨਾ ਜਾਏ ਸਤਿਗੁਰ ਮਿਲੈ ਤਾਂ ਮਿਲੈ ਸੁਭਾਏ ਨਾਮ ਹੀ ਬਿਨ ਸਹਿ ਦੁਖ ਪਾਏ ਤ੍ਰਿਸ਼ਨਾ ਜਲਿਆ ਭੂਖ ਨਾ ਜਾਏ ਵਿਣ ਭਾਗਾ ਨਾਮ ਨਾ ਪਾਇਆ ਜਾਏ ਬਹੁ ਵਿਥਾਕਾ ਕਰਮ ਕਮਾਏ ਤ੍ਰੈ ਗੁਣ ਬਾਣੀ ਬੇਦ ਵਿਚਾਰ ਵਿਖਿਆ ਮੈਲ ਵਿਖਿਆ ਵਾਪਾਰ ਮਰ ਜਨਮ ਹੈ ਫਿਰ ਹੋਏ ਖੁਆਰ ਗੁਰਮੁਖ ਤੁਰਿਆ ਗੁਣ ਹੋਰ ਧਾਰ ਗੁਰ ਮਾਨੈ ਮਾਨੈ ਸਭ ਕੋਏ ਗੁਰ ਬਚਨੀ ਮਨ ਸੀਤਲ ਹੋਏ ਚਹੁ ਜੁਗ ਸੋਭਾ ਨਿਰਮਲ ਜਨ ਸੋਏ ਨਾਨਕ ਗੁਰਮੁਖ ਵਿਰਲਾ ਕੋਏ ਰਾਗ ਮਲਾਰ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਦਿਨ ਹਰ ਹਰ ਧਿਆਇਓ ਹਿਰਦੈ ਮਤ ਗੁਰਮਤ ਦੂਖ ਵਿਸਾਰੀ ਸਭ ਆਸਾ ਮਨਸਾ ਬੰਧਨ ਟੂਟੇ ਹਰਿ ਹਰ ਪ੍ਰਭ ਕਿਰਪਾ ਤਾਰੀ ਨੈਣੀ ਹਰਿ ਹਰ ਲਾਗੀ ਤਾਰੀ ਸਤਗੁਰ ਦੇਖ ਮੇਰਾ ਮਨ ਵਿਖਸਿਓ ਜਨ ਹਰ ਭੇਟਿਓ ਬਨਵਾਰੀ ਰਾਵ ਜਿਨ ਐਸਾ ਨਾਮ ਵਿਸਾਰਿਆ ਮੇਰਾ ਹਰਿ ਹਰ ਤਿਸ ਕੈ ਕੁਲ ਲਾਗੀ ਗਾਰੀ ਹਰ ਤਿਸ ਕੈ ਕੁਲ ਪ੍ਰਸੂਤ ਨਾ ਕਰੀਓ ਤਿਸ ਵਿਧਵਾ ਕਰ ਮਹਤਾਰੀ ਹਰਿ ਹਰਿ ਆਣ ਮਿਲਾਵਹੁ ਗੁਰ ਸਾਧੂ ਜਿਸ ਐਨ ਸਾਰ ਉਰ ਧਾਰੀ ਗੁਰ ਡੀਠੈ ਗੁਰ ਕਾ ਸਿਖ ਵਿਗਸੈ ਜਿਉ ਬਾਰਿਕ ਦੇਖ ਮਹਤਾਰੀ ਤਨ ਫਿਰ ਕਾ ਇਕ ਹੀ ਸੰਗ ਵਾਸਾ ਵਿੱਚ ਹਉਮੈ ਪੀਤ ਕਰਾਰੀ ਗੁਰ ਪੂਰੈ ਹਉਮੈ ਪੀਤ ਤੋਰੀ ਜਨ ਨਾਨਕ ਮਿਲੇ ਬਨਵਾਰੀ ਮਲਾਰ ਮਹੱਲਾ ਚੌਥਾ ਗੰਗਾ ਜਮਨਾ ਗੋਦਾਵਰੀ ਸਰਸਤੀ ਤੇ ਕਰਹਿ ਉਦਮ ਧੂਰ ਸਾਧੂ ਕੀ ਤਾਈ ਕਿਲ ਵਿਖ ਮਹਿਲ ਭਰੇ ਪਰੇ ਹਮਰੈ ਵਿੱਚ ਹਉਰੀ ਮੈਲ ਸਾਧੂ ਕੀ ਧੂਰ ਗਵਾਈ ਤੀਰਥ ਅਠ ਸੜ ਵਜਣ ਨਾਈ ਸਤ ਸੰਗਤ ਕੀ ਧੂਰ ਭਰੀ ਉਡ ਨੇਤਰੀ ਸਭ ਦੁਰਮਤ ਮੈਲ ਗਵਾਈ ਰਹਾ ਜਾਹਰ ਨਵੀਤ ਪੈ ਪਾ ਗੀਰਥ ਆਣੀ ਕੇਦਾਰ ਥਾਪਿਓ ਮਹਸਾਈ ਕਾਂਸੀ ਕ੍ਰਿਸ਼ਨ ਚਰਾਵਤ ਗਾਉ ਮਿਲ ਹਰ ਜਨ ਸੋਭਾ ਪਾਈ ਜਿਤਨੇ ਤੀਰਥ ਦੇਵੀ ਥਾਪੇ ਸਭ ਤਿਤਨੇ ਲੋਚੈ ਧੂਰ ਸਾਧੂ ਕੀ ਤਾਈ ਹਰ ਕਾ ਸੰਤ ਮਿਲਾਇ ਗੁਰ ਸਾਧੂ ਲੈ ਤਿਸ ਕੀ ਧੂਰ ਮੁਖ ਲਾਈ ਜਿਤਨੀ ਸ੍ਰਿਸ਼ਟ ਤੁਮਰੀ ਮੇਰੇ ਸੁਆਮੀ ਸਭ ਤਿਤਨੀ ਲੋਚੈ ਧੂਰ ਸਾਧੂ ਕੀ ਤਾਈ ਨਾਨਕ ਲਿਲਾਟ ਹੋਇ ਜਿਸ ਲਿਖਿਆ ਤਿਸ ਸਾਧੂ ਧੂਰ ਦੇ ਹਰ ਪਾਰ ਲੰਘਾਈ ਮਲਾਰ ਮਹੱਲਾ ਚੌਥਾ ਤਿਸ ਜਨ ਕਉ ਹਰ ਮੀਠ ਲਗਾਨਾ ਜਿਸ ਹਰ ਹਰ ਕਿਰਪਾ ਕਰੈ ਤਿਸ ਕੀ ਭੂਖ ਦੂਖ ਸਭ ਉਤਰੈ ਜੋ ਹਰ ਗੁਣ ਹਰ ਉਚਰੈ ਜਪ ਮਨ ਹਰ ਹਰ ਹਰ ਨਿਸਤਰੈ ਗੁਰ ਕੇ ਬਚਨ ਕਰਨ ਸੁਨ ਤਿਆਵੈ ਭਵ ਸਾਗਰ ਭਾਰ ਪਰੈ ਰਹਾਓ ਤਿਸ ਜਨ ਕੇ ਹਮ ਹਮਹਾੜ ਬਿਹਾਜੇ ਜਿਸ ਹਰਿ ਹਰ ਕਿਰਪਾ ਕਰੈ ਹਰ ਜਨ ਕਉ ਮਿਲਿਆ ਸੁਖ ਪਾਈਐ ਸਭ ਦੁਰੁਦ ਮੈ ਕਰੈ ਹਰ ਜਨ ਕਉ ਹਰਿ ਭੂਖ ਲਗਾਨੀ ਜਨ ਤ੍ਰਿਪਤੈ ਜਾ ਹਰਿ ਗੁਣ ਵਿਚਰੈ ਹਰ ਕਾ ਜਨ ਹਰ ਜਲ ਕਾ ਮੀਨਾ ਹਰ ਬਿਸਰਤ ਫੂਟ ਮਰੈ ਜਿਨ ਇਹ ਪ੍ਰੀਤ ਲਾਈ ਸੋ ਜਾਣੈ ਕਹਿ ਜਾਣੈ ਜਿਸ ਮਨ ਧਰੈ ਜਨ ਨਾਨਕ ਹਰਿ ਦੇਖ ਸੁਖ ਪਾਵੈ ਸਭ ਤਨ ਕੀ ਭੂਖ ਟਰੈ ਮਲਾਰ ਮਹੱਲਾ ਚੌਥਾ ਜਿਤਨੇ ਜੀ ਜੰਤ ਪ੍ਰਭ ਕੀਨੇ ਤਿਤਨੇ ਸਰਕਾਰ ਲਿਖਾਵੇ ਹਰ ਜਨ ਕੋ ਹਰ ਦੀਨ ਵਡਾਈ ਹਰ ਜਨ ਹਰ ਕਰ ਲਾਵੇ ਸਤਿਗੁਰ ਹਰਿ ਹਰ ਨਾਮ ਦਿੜਾਵੇ ਹਰ ਬੋਲੋ ਗੁਰ ਕੇ ਸਿੱਖ ਮੇਰੇ ਭਾਈ ਹਰ ਭੌਜਲ ਜਗਤ ਤਰਾਵੇ ਰਹਾਓ ਜੋ ਗੁਰ ਕੋ ਜਨ ਪੂਜੇ ਸੇਵੇ ਸੋ ਜਨ ਮੇਰੇ ਹਰ ਪ੍ਰਭ ਭਾਵੇ ਹਰ ਕੀ ਸੇਵਾ ਸਤਿਗੁਰ ਪੂਜੋ ਕਰ ਕਿਰਪਾ ਆਪ ਤਰਾਵੇ ਪਰਮ ਭੂਲੇ ਅਗਿਆਨੀ ਅੰਧਲੇ ਭ੍ਰਮ ਭ੍ਰਮ ਭੂਲ ਤੋ ਨਿਰਦਿਓ ਬੂਝੈ ਮੜਾ ਸਰੇਵੈ ਸਭ ਬਿਰਥੀ ਘਾਲ ਗਵਾਵੈ ਬ੍ਰਹਮ ਬਿੰਦੇ ਸੋ ਸਤਿਗੁਰ ਕਹੀਐ ਹਰਿ ਹਰਿ ਕਥਾ ਸੁਣਾਵੈ ਤਿਸ ਗੁਰ ਕੋ ਛਾਦਨ ਭੋਜਨ ਪਾਠ ਪਟੰਬਰ ਬਹੁ ਵਿਦ ਸਤ ਕਰ ਮੁਖ ਸੰਚੋ ਤਿਸ ਪੁੰਨ ਕੀ ਫਿਰ ਤੋਠ ਨ ਆਵੈ ਸਤਿਗੁਰ ਦਿਓ ਪ੍ਰਤਖ ਹਰੀ ਮੂਰਤ ਜੋ ਅੰਮ੍ਰਿਤ ਬਚਨ ਸੁਣਾਵੇ ਨਾਨਕ ਭਾਗ ਭਲੇ ਤਿਸ ਜਨ ਕੇ ਜੋ ਹਰ ਚਰਣੀ ਚਿਤ ਲਾਵੇ ਮਲਾਰ ਮਹੱਲਾ ਚੌਥਾ ਜਿਨ ਕਾ ਹੀਰਾ ਬਸਿਓ ਮੇਰਾ ਸਤਿਗੁਰ ਤੇ ਸੰਤ ਭਲੇ ਪਲ ਭਾਂਤੇ ਤਿਨ ਦੇਖੇ ਮੇਰਾ ਮਨ ਵਿਗਸਿਆ ਹਉ ਤਿਨ ਕੈ ਸਾਧ ਬਲ ਜਾਂਤ ਗਿਆਨੀ ਹਰ ਬੋਲੋ ਦਿਨ ਰਾਤ ਤਿਨ ਕੀ ਤ੍ਰਿਸ਼ਨਾ ਭੂਖ ਸਭ ਉਤਰੀ ਜੋ ਗੁਰਮਤਿ RAM ਰਸ ਖਾਂਤ ਰਹਾਓ ਹਰ ਕੇ ਦਾਸ ਸਾਧ ਸਖਾ ਜਨ ਜਿਨ ਮਿਲਿਆ ਲਹਿ ਜਾਏ ਭਰਾ ਤੇ ਜਿਉ ਜਲ ਦੁੱਧ ਪਿੰਨ ਪਿੰਨ ਕਾਢੈ ਚੁਣ ਹੰਸਲਾ ਤਿਉ ਦੇਹੀ ਤੇ ਚੁਣ ਕਾਢੈ ਸਾਧੂ ਹਉਮੈ ਤਾਤੇ ਜਿਨ ਕੈ ਪ੍ਰੀਤ ਨਾਹੀ ਹਰਿ ਹਿਰਦੈ ਤੇ ਕਪਟੀ ਨਰ ਨਿਤ ਕਵਟ ਕਮਾਤੇ ਤਿਨ ਕੋ ਕਿਆ ਕੋਈ ਦੇਖ ਵਾਲੈ ਓਏ ਆਪ ਬੀਜ ਆਪੇ ਹੀ ਖਾਂਤੇ ਹਰ ਕਾ ਚਿਹਨ ਸੋਈ ਹਰ ਜਨ ਕਾ ਹਰ ਆਪੇ ਜਨਮ ਹੈ ਆਪ ਰਖਾਂਤੇ ਤਨ ਤਨ ਗੁਰੂ ਨਾਨਕ ਸਮਦਰਸੀ ਜਿਨ ਨਿੰਦਾ ਉਸਤਤ ਤਰੀ ਤਰਾਂ ਤੇ ਮਲਾਰ ਮਹੱਲਾ ਚੌਥਾ ਅਗਮ ਅਗੋਚਰ ਨਾਮ ਹਰਿ ਉਤਮ ਹਰ ਕਿਰਪਾ ਤੇ ਜਪ ਲਿਆ ਸਤ ਸੰਗਤ ਸਾਧ ਭਾਈ ਵਡ ਪਾਗੀ ਸੰਗ ਸਾਧੂ ਭਾਰ ਪਿਆ ਮੇਰੇ ਮਨ ਆਨੰਦਨ ਅਨੰਦ ਭਇਆ ਗੁਰ ਪ੍ਰਸਾਦ ਨਾਮ ਹਰ ਜਪਿਆ ਮੇਰੇ ਮਨ ਕਾ ਭ੍ਰਮ ਭਉ ਗਿਆ ਰਹਾਉ ਜਿਨ ਹਰ ਗਾਇਆ ਜਿਨ ਹਰ ਜਪਿਆ ਤਿਨ ਸੰਗਤ ਹਰ ਮੇ ਲਹੋ ਕਰਮਿਆ ਤਿਨ ਕਾ ਦਰਸ ਦੇਖ ਸੁਖ ਪਾਇਆ ਦੁਖਾਂ ਮੈਂ ਰੋਗ ਗਿਆ ਜੋ ਦਿਨ ਹਿਰਦੈ ਨਾਮ ਤੇ ਆਵੈ ਸਭ ਜਨਮ ਤਿਨਾ ਕਾ ਸਫਲ ਭਇਆ ਕੋਈ ਆਪ ਤਰੇ ਸ੍ਰਿਸ਼ਟ ਸਭ ਤਾਰੀ ਸਭ ਕੁਲ ਵੀ ਬਾਰ ਪਿਆ ਤੁਦੇ ਆਪੇ ਆਪ ਉਪਾਇਆ ਸਭ ਜਗ ਤੁਦੇ ਆਪੇ ਵਸ ਕਰ ਲਿਆ ਜਨ ਨਾਨਕ ਕਹੋ ਪ੍ਰਭ ਕਿਰਪਾ ਤਾਰੀ ਬਿਖ ਡੁਬਦਾ ਕਾਢ ਲਿਆ ਮਲਾਰ ਮਹੱਲਾ ਚੌਥਾ ਗੁਰ ਪ੍ਰਸਾਦੀ ਅੰਮ੍ਰਿਤ ਨਹੀਂ ਪੀਆ ਤ੍ਰਿਸ਼ਨਾ ਭੂਖ ਨਾ ਜਾਈ ਮਨੁ ਮੂੜ ਜਲਦ ਅਹੰਕਾਰੀ ਹਉਮੈ ਵਿੱਚ ਦੁਖ ਪਾਈ ਆਵਤ ਜਾਤ ਬਿਰਥਾ ਜਨਮ ਗਵਾਇਆ ਦੁਖ ਲਾਗੈ ਪਛਤਾਈ ਜਿਸ ਤੇ ਉਪਜੇ ਤਿਸੈ ਨਾ ਚੇਤੈ ਤ੍ਰਿਗ ਜੀਵਨ ਤ੍ਰਿਗ ਖਾਈ ਪ੍ਰਾਣੀ ਗੁਰਮੁਖ ਨਾਮ ਧਿਆਈ ਹਰ ਹਰ ਕਿਰਪਾ ਕਰੇ ਗੁਰ ਮੇਲੇ ਹਰ ਹਰ ਨਾਮ ਸਮਾਈ ਰਹਾਓ ਮਨੁਖ ਜਨਮ ਭਇਆ ਹੈ ਬਿਰਥਾ ਆਵਤ ਜਾਤ ਲਜਾਈ ਕਾਮ ਕ੍ਰੋਧ ਡੂਬੇ ਅਭਿਮਾਨੀ ਹਉ ਮੈਂ ਵਿੱਚ ਜਲ ਜਾਈ ਤਿਨ ਸਿੱਧ ਨਾ ਬੁੱਧ ਭਈ ਮਤ ਮਧਮ ਲੋਭ ਲਹਰ ਦੁਖ ਪਾਈ ਗੁਰ ਬਿਹੂਨ ਮਹਾ ਦੁਖ ਪਾਇਆ ਜਮ ਪਗਰੇ ਬਿਲ ਲਾਈ ਹਰਿ ਕਾ ਨਾਮ ਗੋਚਰ ਪਾਇਆ ਗੁਰਮੁਖ ਸਾਜ ਸੁਭਾਈ ਨਾਮ ਨਿਧਾਨ ਬਸਿਆ ਕਟ ਅੰਤਰ ਰਸਨਾ ਹਰ ਗੁਣ ਗਾਈ ਸਦਾ ਆਨੰਦ ਰਹੈ ਦਿਨ ਰਾਤੀ ਏਕ ਸ਼ਬਦ ਲਿਵ ਲਾਈ ਨਾਮ ਪਦਾਰਥ ਸਾਜਦੇ ਪਾਇਆ ਇਹ ਸਤਿਗੁਰ ਕੀ ਵਡਿਆਈ ਸਤਿਗੁਰ ਤੇ ਹਰਿ ਹਰਿ ਮਨ ਵਸਿਆ ਸਤਿਗੁਰ ਕੋ ਸਤ ਬਰ ਜਾਈ ਮਨ ਤਨ ਹਰਪ ਰਖੋ ਸਭ ਆਗੇ ਗੁਰ ਚਰਨੀ ਚ ਤੁਲਾਈ ਆਪਣੀ ਕਿਰਪਾ ਕਰੋ ਗੁਰ ਪੂਰੇ ਆਪੇ ਲੈਹੋ ਮਿਲਾਈ ਹਮ ਲੋਹ ਗੁਰ ਨਾਭ ਹੋਇ ਥਾ ਨਾਨਕ ਪਾਰ ਲੰਘਾਈ ਮਲਾਰ ਮਹੱਲਾ ਚੌਥਾ ਪੜਤਾਲ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਜਨ ਬੋਲਤ ਸ੍ਰੀ ਰਾਮ ਨਾਮਾ ਮਿਲ ਸਾਧ ਸੰਗਤ ਹਰਿ ਤੋਰ ਰਹਾਉ ਹਰ ਤਨ ਬਨ ਹਰ ਤਨ ਹੋ ਜਿਸ ਲਾਗਤ ਹੈ ਨਹੀਂ ਚੋਰ ਚਾਤ੍ਰਿਕ ਮੋਰ ਬੋਲਤ ਦਿਨ ਰਾਤੀ ਸੁਨ ਕਨ ਹਰ ਕੀ ਘੋਰ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ ਨਾਨਕ ਜਨ ਹਰ ਕੀਰਤ ਗਾਈ ਛੂਟ ਗਇਓ ਜਮ ਕਾ ਸਭ ਸੋਰ ਮਲਾਰ ਮਹੱਲਾ ਚੌਥਾ ਰਾਮ ਰਾਮ ਬੋਲ ਬੋਲ ਖੋਜ ਤੇ ਬੜ ਭਾਗੀ ਹਰ ਕਾ ਪੰਥ ਕੋ ਬਤਾਵੇ ਹਉ ਤਾ ਕੈ ਪਾਏ ਲਾਗੀ ਰਹਾਉ ਹਰ ਹਮਾਰੋ ਮੀ ਸਖਾਈ ਹਮ ਹਰ ਸਿਉ ਪ੍ਰੀਤ ਲਾਗੀ ਹਰ ਹਮ ਗਾਵੇ ਹਰ ਹਮ ਬੋਲੇ ਔਰ ਦੁਤੀਆ ਪ੍ਰੀਤ ਹਮ ਤਿਆਗੀ ਮਨ ਮੋਹਨ ਮੋਰੋ ਪ੍ਰੀਤਮ ਰਾਮ ਹਰਿ ਪਰਮਾਨੰਦ ਬੈਰਾਗੀ ਹਰ ਦੇਖੇ ਜੀਵਤ ਹੈ ਨਾਨਕ ਇਕ ਨਿਮਖ ਪਲੋ ਮੁਖ ਲਾਗੀ ਰਾਗ ਉਲਾਰ ਮਹੱਲਾ ਪੰਜਵਾ ਚੌਪਦੇ ਘਰ ਪਹਿਲਾ ਇੱਕ ਓੰਕਾਰ ਸਤਿਗੁਰੂ ਪ੍ਰਸਾਦਿ ਕਿਆ ਤੂੰ ਸੋਚੈ ਕਿਆ ਤੂੰ ਚਿਤ ਵੈ ਕਿਆ ਤੂੰ ਕਰਹਿ ਉਪਾਏ ਤਾ ਕਉ ਕਹੋ ਪ੍ਰਵਾ ਕਾਹੂ ਕੀ ਜਿਹੇ ਗੋਪਾਲ ਸਹਾਏ ਬਰਸੈ ਮੇਘ ਸਕੀ ਘਰ ਪਾਹੁਣ ਆਏ ਮੋਹੇ ਦੀਨ ਕਿਰਪਾ ਨਿਧਾਕਰ ਨਾਮ ਨਿਧ ਨਾਮ ਸਮਾਏ ਰਹਾਉ ਅਨਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਵਿੰਜਨ ਮਿਸਟਾਏ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭੋ ਭੋਗ ਹਰਿ ਰਾਏ ਦੁਸ਼ਟ ਵਿਦਾਰੇ ਸਾਜਣ ਰਹਾਸੇ ਇਹ ਮੰਦਰ ਘਰ ਅਪਨਾਏ ਜੋ ਗ੍ਰਹਿ ਲਾਲ ਰੰਗੀਓ ਆਇਆ ਤਉ ਮੈਂ ਸਭ ਸੁਖ ਪਾਏ ਸੰਤ ਸਭਾ ਓੜ ਗੁਰਪੂਰੇ ਧੁਰ ਮਸਤਕ ਲੇਖ ਲਿਖਾਏ ਜਨ ਨਾਨਕ ਕੰਤ ਰੰਗੀਲਾ ਪਾਇਆ ਫਿਰ ਦੁਖ ਨਾ ਲਾਗੈ ਆਏ ਮਲਾਰ ਮਹੱਲਾ ਪੰਜਵਾ ਖੀਰ ਆਧਾਰ ਬਾਰਕ ਜਬ ਹੋਤਾ ਬਿਨ ਖੀਰੈ ਰਹਣ ਨਾ ਜਾਈ ਸਾਰ ਸੰਭਾਲ ਮਾਤਾ ਮੁਖ ਨੀਰੈ ਤਬ ਉਹ ਤ੍ਰਿਪਤਿਆ ਖਾਈ ਹਮ ਬਾਰਕ ਪਿਤਾ ਪ੍ਰਭ ਦਾਤਾ ਭੂਲ ਹੈ ਬਾਰਕ ਅਨਕ ਲਖ ਬਰੀਆ ਅਨ ਠੌਰ ਨਾਹੀ ਜਹ ਜਾਤਾ ਰਹਾ ਚੰਚਲ ਮਤ ਬਾਰਕ ਬਪਰੇ ਕੀ ਸਰਪ ਅਗਨ ਕਰ ਮੇਲੈ ਮਾਤਾ ਪਿਤਾ ਕੰਠ ਲਾਏ ਰਾਖੈ ਅਨੰਦ ਸਹਾਜ ਤਵ ਖੇਲੈ ਜਿਸ ਕਾ ਪਿਤਾ ਤੂ ਹੈ ਮੇਰੇ ਸੁਆਮੀ ਤਿਸ ਬਾਰਕ ਭੂਖ ਕੈਸੀ ਨਾਮਨਿਦ ਨਾਮ ਨਿਧਾਨ ਗ੍ਰਹਿ ਤੇਰਾ ਮਨ ਬਾਛੈ ਸੋ ਲੈਸੀ ਪਿਤਾ ਕਿਰਪਾਲ ਆਗਿਆ ਇਹ ਦੀਨੀ ਬਾਰਕ ਮੁਖ ਮੰਗੈ ਸੋ ਦੇਨਾ ਨਾਨਕ ਬਾਰਕ ਦਰਸ ਪ੍ਰਭ ਚਾਹੈ ਮੋਹੇ ਹਿਰਦੈ ਬਸੈ ਨਿਤ ਚਰਨਾ ਮਲਾਰ ਮਹੱਲਾ ਪੰਜਵਾ ਸਗਲ ਵਿਧੀ ਜੁਰ ਆਹਰ ਕਰਿਆ ਤਦਿਓ ਸਗਲੰ ਦੇ ਸਾ ਕਾਰਜ ਸਗਲ ਰੰਭਿਓ ਘਰ ਕਾ ਠਾਕੁਰ ਕਾ ਭਾਰੋ ਸਾ ਸੁਨਿਐ ਬਾਜੈ ਬਾਜ ਸੁਹਾਵੀ ਹੋਰ ਭਇਆ ਮੈਂ ਪ੍ਰਿਆ ਮੁਖ ਪੇਖੇ ਗ੍ਰਹਿ ਮੰਗਲ ਸੋਹ ਲਾਵੀ ਰਹਾਉ ਮਨੁਆ ਲਾਇ ਸਵਾਰੇ ਥਾਨਾ ਪੂਛੋ ਸੰਤਾ ਜਾਏ ਖੋਜਤ ਖੋਜਤ ਮੈਂ ਹੁਣ ਮਿਲਿਓ ਭਗਤ ਕਰੋ ਨਿਵ ਪਾਏ ਜਾ ਪ੍ਰਿਆ ਆਏ ਬਸੇ ਗ੍ਰਹਿ ਆਸਨ ਤਾਬ ਹਮ ਮੰਗਲ ਗਾਇਆ ਮੀ ਸਾਜਨ ਮੇਰੇ ਭੈ ਸੁਹੇਲੇ ਪ੍ਰਭ ਪੂਰਾ ਗੁਰੂ ਮਿਲਾਇਆ ਸਖੀ ਸਹੇਲੀ ਭੈ ਆਨੰਦਾ ਗੁਰ ਕਾਰਜ ਹਮਰੇ ਪੂਰੇ ਕਹੋ ਨਾਨਕ ਵਰ ਮਿਲਿਆ ਸੁਖ ਦਾਤਾ ਛੋੜ ਨਾ ਜਾਈ ਦੂਰੇ ਮਲਾਰ ਮਹੱਲਾ ਪੰਜਵਾ ਰਾਜ ਤੇ ਕੀਟ ਕੀਟ ਤੇ ਸੁਰਪਦ ਕਰ ਦੋਖ ਜਠਰ ਕਉ ਭਰਤੇ ਕਿਰਪਾ ਨਿਦ ਛੋੜ ਆਨ ਕਉ ਪੂਜੈ ਆਤਮ ਘਾਤੀ ਹਰਤੇ ਹਰ ਬਿਸਰਤ ਤੇ ਦੁਖ ਦੁਖ ਮਰਤੇ ਅਨਕ ਬਾਰ ਭ੍ਰਮ ਹੈ ਬਹੁ ਜੋਨੀ ਟੇਕ ਨਾ ਕਾਹੂ ਧਰਤੇ ਰਹਾਉ ਤਿਆਗ ਸੁਆਮੀ ਆਨ ਕਉ ਚਿਤਵਤ ਮੂੜ ਮੁਗਦ ਖਲ ਖਰਤੇ ਕਾਗਰ ਨਾਵ ਲੰਘੈ ਕਦ ਸਾਗਰ ਬ੍ਰਿਥਾ ਕਥਤ ਹਮ ਤਰਤੇ ਸੇਵ ਬਿਰੰਚੈ ਸੁਰ ਸੁਰ ਜੇਤੇ ਕਾਲ ਅਗਨ ਮੈਂ ਜਰਤੇ ਨਾਨਕ ਸਰਨ ਚਰਨ ਕਮਲਨ ਕੀ ਤੁਮ ਨਾ ਡਾਰਹੁ ਪ੍ਰਭ ਕਰਤੇ ਰਾਗ ਮਲਾਰ ਮਹੱਲਾ ਪੰਜਵਾ ਦੋ ਪਦੇ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਪ੍ਰਭ ਮੇਰੇ ਓਏ ਬੈਰਾਗੀ ਤਿਆਗੀ ਹਉ ਇੱਕ ਖਿਨ ਤਿਸ ਬਿਨ ਰਹਿ ਨਾ ਸਕਉ ਪ੍ਰੀਤ ਹਮਾਰੀ ਲਾਗੀ RAM ਹੁਣ ਕੈ ਸੰਗ ਮੋਹਿ ਪ੍ਰਭ ਚਿਤਾਵੈ ਸੰਤ ਪ੍ਰਸਾਦ ਮੋਹਿ ਜਾਗੀ ਸੁਨ ਉਪਦੇਸ਼ ਭੈ ਮਨ ਨਿਰਮਲ ਗੁਣ ਗਾਏ ਰੰਗ ਰਾਂਗੀ ਇਹੋ ਮਨ ਦੇਖੀਏ ਸੰਤ ਮੀਤਾ ਕਿਰਪਾਲ ਪਏ ਬੜ ਭਾਗੀ ਮਹਾ ਸੁਖ ਪਾਇਆ ਬਰਨ ਨਾ ਸਕਉ ਰੇਨ ਨਾਨਕ ਜਨ ਪਾਗੀ ਮਰਾਰ ਮਹੱਲਾ ਪੰਜਵਾ ਮਾਈ ਮੋਹਿ ਪ੍ਰੀਤਮ ਦੇ ਹੋ ਮਿਲਾਈ ਸਗਲ ਸਹੇਲੀ ਸੁਖ ਭਰ ਸੂਤੀ ਦੇ ਘਰ ਲਾਲ ਵਸਾਈ ਰਹਾਉ ਮੋਹਿ ਆਵਗਨ ਪ੍ਰਭ ਸਦਾ ਦਇਆਲਾ ਮੋਹਿ ਨਿਰਗੁਣ ਕਿਆ ਚਤੁਰਾਈ ਕਰੋ ਬਰਾਬਰ ਜੋ ਪ੍ਰਿਆ ਸੰਗਰਾਤੀ ਇਹ ਹਉਮੈ ਕੀ ਢੀਠਾਈ ਪਈ ਨਿਮਾਣੀ ਸਰਨ ਇਕ ਤਾਕੀ ਗੁਰ ਸਤਗੁਰ ਪੁਰਖ ਸੁਖਦਾਈ ਏਕ ਨਿਮਖ ਮਹਿ ਮੇਰਾ ਸਭ ਦੁਖ ਕਾਟਿਆ ਨਾਨਕ ਸੁਖ ਰਹਿਣ ਬਿਹਾਈ ਮਲਾਰ ਮਹੱਲਾ ਪੰਜਵਾ ਬਰਸ ਮੇਗ ਜੀ ਤਿਲ ਬਿਲਮ ਨਾ ਲਾਓ ਬਰਸ ਪਿਆਰੇ ਮਨੈ ਸੁਧਾਰੇ ਹੋਏ ਅਨੰਦ ਸਦਾ ਮਨ ਚਾਉ ਰਹਾਉ ਹਮ ਤੇਰੀ ਧਰ ਸੁਆਮੀਆਂ ਮੇਰੇ ਤੂੰ ਕਿਉ ਮਨੋ ਵਿਸਾਰੇ ਇਸਤਰੀ ਰੂਪ ਚੇਰੀ ਕੀ ਨਿਆਈ ਸੋਭ ਨਹੀਂ ਬਿਨ ਭਰਤਾਰੇ ਬਿਨੋ ਸੁਨਿਓ ਜਬ ਠਾਕੁਰ ਮੇਰਾ ਮੇਗ ਆਇਓ ਕਿਰਪਾ ਧਾਰੇ ਕਹੋ ਨਾਨਕ ਮੇਰੋ ਬਨਿਓ ਸੁਹਾਗੋ ਪਤ ਸੋਭਾ ਭਰੇ ਆਚਾਰੇ ਮਲਹਾਰ ਮਹੱਲਾ ਪੰਜਵਾ ਪ੍ਰੀਤਮ ਸਾਚਾ ਨਾਮ ਧਿਆਏ ਦੁਖ ਦਰਦ ਬਿਨ ਸਹਿ ਭਵ ਸਾਗਰ ਗੁਰ ਕੀ ਮੂਰਤ ਹਿਰਦੈ ਵਸਾਏ ਰਹਾਉ ਦੁਸ਼ਮਨ ਹਤੇ ਦੋਖੀ ਸਭ ਵਿਆਪੇ ਹਰ ਸਰਨ ਆਈ ਆਇਆ ਰਾਖਨ ਹਾਰੈ ਹਾਥ ਦੇ ਰਾਖਿਓ ਨਾਮ ਪਦਾਰਥ ਪਾਇਆ ਕਰ ਕਿਰਪਾ ਕਰ ਸਭ ਕਾਟੇ ਨਾਮ ਨਿਰਮਲ ਮਨ ਦੀਆ ਗੁਣ ਨਿਧਾਨ ਨਾਨਕ ਮਨ ਵਸਿਆ ਬਾਹੜ ਦੁਖ ਨ ਥੀਆ ਮਲਾਰ ਮਹੱਲਾ ਪੰਜਵਾ ਪ੍ਰਭ ਮੇਰੇ ਪ੍ਰੀਤਮ ਪ੍ਰਾਨ ਪਿਆਰੇ ਪ੍ਰੇਮ ਭਗਤ ਆਪਣੋ ਨਾਮ ਦੀ ਜੈ ਦਇਆਲ ਅਨੁਗ੍ਰਹ ਧਾਰੇ ਰਹਾ ਸਿਮਰੋ ਚਰਨ ਤੁਹਾਰੇ ਪ੍ਰੀਤਮ ਹਿਰਦੈ ਤੁਹਾਰੀ ਆਸਾ ਸੰਤ ਜਨਾ ਬਹਿ ਕਰੋ ਬੇਨਤੀ ਮਨ ਦਰਸ਼ਨ ਕੀ ਪਿਆਸਾ ਵਿਛਰਤ ਮਰਨ ਜੀਵਨ ਹਰ ਮਿਲਤੇ ਜਨ ਕਉ ਦਰਸ਼ਨ ਦੀਜੈ ਨਾਮ ਆਧਾਰ ਜੀਵਨ ਤਨ ਨਾਨਕ ਪ੍ਰਭ ਮੇਰੇ ਕਿਰਪਾ ਕੀਜੈ ਮਲਾਰ ਮਹੱਲਾ ਪੰਜਵਾ ਆਵ ਆਪਣੇ ਪ੍ਰੀਤਮ ਸਿਓ ਬਨ ਆਈ ਰਾਜਾ RAM ਰਮਤ ਸੁਖ ਪਾਇਓ ਬਰਸ ਮੇਘ ਸੁਖ ਦਾਈ ਰਹਾਓ ਇਕ ਪਲ ਬੇਸਰ ਨਹੀਂ ਸੁਖ ਸਾਗਰ ਨਾਮ ਨਵੈ ਨਿਧਿ ਪਾਈ ਉਦਾਉਤ ਭਇਓ ਪੂਰਨ ਭਾਵੀ ਕੋ ਭੇਟੇ ਸੰਸਹਾਈ ਸੁਖ ਉਪਜੇ ਦੁਖ ਸਗਲ ਬਿਨਾਸੇ ਪਾਰ ਬ੍ਰਹਮ ਲਿਵ ਲਾਈ ਤਰਿਓ ਸੰਸਾਰ ਕਠਨ ਭੈ ਸਾਗਰ ਹਰ ਨਾਨਕ ਚਰਨ ਧਿਆਈ ਮਲਾਰ ਮਹੱਲਾ ਪੰਜਵਾ ਕਾਨ ਹਰ ਪਰ ਸਗਲ ਜਗ ਛਾਇਆ ਭੈ ਕਿਰਪਾਲ ਪ੍ਰੀਤਮ ਪ੍ਰਭ ਮੇਰੇ ਅਨੰਦ ਮੰਗਲ ਸੁਖ ਪਾਇਆ ਰਹਾ ਮਿਟੇ ਕਲੇਸ਼ ਤ੍ਰਿਸ਼ਨ ਸਭ ਬੂਝੀ ਪਾਰ ਬ੍ਰਹਮ ਮਨ ਧਿਆਇਆ ਸਾਧ ਸੰਗ ਜਨਮ ਮਰਨ ਨਿਵਾਰੇ ਬਹੁਰ ਨ ਕਦਹੂ ਧਾਇਆ ਮਨ ਤਨ ਨਾਮ ਨਿਰੰਜਨ ਰਾਤਾ ਚਰਨ ਕਮਲ ਲਿਵ ਲਾਇਆ ਅੰਗੀਕਾਰ ਕੀਓ ਪ੍ਰਭ ਆਪਣੈ ਨਾਨਕ ਦਾਸ ਸਰਣ ਆਇਆ ਮਲਾਰ ਮਹੱਲਾ ਪੰਜਵਾ ਵਿਛਰਦ ਕਿਉ ਜੀਵੇ ਓਏ ਜੀਵਨ ਚਿਤੈ ਉਲਾਸ ਆਸ ਮਿਲ ਬੇਗੀ ਚਰਨ ਕਮਲ ਰਸ ਪੀਵਨ ਰਹਾਉ ਜਿਨ ਕਉ ਪਿਆਸ ਤੁਮਾਰੀ ਪ੍ਰੀਤਮ ਤਿਨ ਕਉ ਅੰਤਰ ਨਾਹੀ ਜਿਨ ਕਉ ਵਿਸਰੈ ਮੇਰੋ RAM ਪਿਆਰਾ ਸੇ ਮੂਏ ਮਰ ਜਾਹੀ ਮਨ ਤਨ ਰਾਵ ਰਹਾ ਜਗਦੀਸ਼ਰ ਭੇਖਤ ਸਦਾ ਹਜੂਰੇ ਨਾਨਕ ਰਾਵ ਰਹਿਓ ਸਭ ਅੰਤਰ ਸਰਬ ਰਹਾ ਫਰ ਪੂਰੇ ਮਲਾਰ ਮਹੱਲਾ ਪੰਜਵਾ ਹਰ ਕੈ ਭਜਨ ਕੌਣ ਕੌਣ ਨਾ ਤਾਰੇ ਖਗ ਤਨ ਮੀਨ ਤਨ ਮ੍ਰਿਗ ਤਨ ਬ੍ਰਾਹ ਤਨ ਸਾਧੂ ਸੰਗ ਉਧਾਰੇ ਰਹਾ ਦੇਵ ਕੁਲ ਦੈਤ ਕੁਲ ਜਖੇ ਕਿੰਨਰ ਨਰ ਸਾਗਰ ਉਤਰੇ ਪਾਰੇ ਜੋ ਜੋ ਭਜਨ ਕਰੈ ਸਾਧੂ ਸੰਗ ਤਾਕੇ ਦੂਖ ਵਿਦਾਰੇ ਕਾਮ ਕ੍ਰੋਧ ਮਹਾ ਵਿਖਿਆਰਾ ਸੇ ਇੰਤੇ ਭੈ ਨਿਰਾਰੇ ਦੀਨ ਦਇਆਲ ਜਪਹਿ ਕਰੁਣਾ ਮੈਂ ਨਾਨਕ ਸਦ ਬਲਿਹਾਰੇ ਮਲਾਰ ਮਹੱਲਾ ਪੰਜਵਾ ਆਜ ਮੈਂ ਬੈਸਿਓ ਹਰੀ ਹਾਟ ਨਾਮ ਰਾਸ ਸਾਜੀ ਕਰ ਜਨ ਸਿਓ ਜਾਓ ਨਾ ਜਮ ਕੈ ਘਾਟ ਰਹਾਓ ਧਾਰ ਅਨੁਗ੍ਰਹ ਪਾਰ ਬ੍ਰਹਮ ਰਾਖੇ ਭ੍ਰਮ ਕੇ ਖੁੱਲੇ ਕਪਾਟ ਬੇਸੁਮਾਰ ਸਾਹੋ ਪ੍ਰਪਾਇਆ ਲਾਹਾ ਚਰਨ ਨਿਦਖਾਟ ਸਰਨ ਗਹੀ ਅਚੁੱਤ ਅਬਿਨਾਸੀ ਕਿਲਵੇ ਕਾਢੇ ਹੈ ਛਾਂਟ ਕਲ ਕਲੇਸ਼ ਮਿਟੇ ਦਾਸ ਨਾਨਕ ਬਹੁਰ ਨਾ ਜੋਨੀ ਮਾਟ ਮਲਾਰ ਮਹੱਲਾ ਪੰਜਵਾ ਬਹੁ ਵਿਦ ਮਾਇਆ ਮੋਹ ਹੀਰਾਨੋ ਕੋਟ ਮਧੇ ਕੋ ਬਿਰਲਾ ਸੇਵਕ ਪੂਰਨ ਭਗਤ ਚਿਰਾਨੋ ਰਹਾਓ ਇਹ ਤੁਧ ਢੋਲ ਢੋਲ ਸ਼ਰਮ ਪਾਇਓ ਤਨ ਧਨ ਹੋਤ ਬਿਰਾਨੋ ਲੋਗ ਦੁਰਾਏ ਕਰਤ ਠਗਿਆਈ ਹੋਤਉ ਸੰਗ ਨ ਜਾਣੋ ਮ੍ਰਿਗ ਪੰਖੀ ਮੀਨ ਦੀਨ ਨੀਚ ਇਹ ਸੰਕਟ ਫਿਰ ਆਨੋ ਕਹੋ ਨਾਨਕ ਪਾਹਨ ਪ੍ਰਵਤਾਰ ਹੋ ਸਾਧ ਸੰਗਤ ਸੁਖ ਮਾਨੋ ਮਲਾਰ ਮਹੱਲਾ ਪੰਜਵਾ ਦੁਸ਼ਟ ਮੋਏ ਬਿਖ ਖਾਈ ਰੀ ਮਾਈ ਜਿਸ ਕੇ ਜੀ ਤਿਨ ਹੀ ਰਖ ਲੀਨੇ ਮੇਰੇ ਪ੍ਰਭ ਕੋ ਕਿਰਪਾਈ ਰਹਾਓ ਅੰਤਰ ਜਾਮੀ ਸਭ ਮਹਿ ਵਰਤੈ ਤਾਂ ਭਉ ਕੈਸਾ ਭਾਈ ਸੰਗ ਸਹਾਈ ਛੋੜ ਨਾ ਜਾਈ ਪ੍ਰਭ ਦੀ ਸਹਿ ਸਭਨੀ ਠਾਈ ਅਨਾਥਾ ਨਾਥ ਦੀਨ ਦੁਖ ਭੰਜਨ ਆਪ ਲੀਏ ਲੜ ਲਾਈ ਹਰ ਕੀ ਓਟ ਜੀਵਹਿ ਦਾਸ ਤੇਰੇ ਨਾਨਕ ਪ੍ਰਭ ਸਰਣਾਈ ਮਲਾਰ ਮਹੱਲਾ ਪੰਜਵਾ ਮਨ ਮੇਰੇ ਹਰ ਕੇ ਚਰਨ ਰਵੀਜੈ ਦਰਸ ਪਿਆਸ ਮੇਰੋ ਮਨ ਮੋਹਿਓ ਹਰਿ ਪੰਖ ਲਗਾਏ ਮਿਲੀ ਜੈ ਰਹਾਉ ਖੋਜਤ ਖੋਜਤ ਮਾਰਗ ਪਾਇਓ ਸਾਧੂ ਸੇਵ ਕਰੀਜੈ ਧਾਰ ਅਨੁਗ੍ਰਹ ਸੁਆਮੀ ਮੇਰੇ ਨਾਮ ਮਹਾਰਸ ਬੀਜੈ ਤਰਾਹੇ ਤਰਾਹੇ ਕਰ ਸਰਨੀ ਆਏ ਜਲ ਤਉ ਕਿਰਪਾ ਕੀਜੈ ਕਰ ਗੈ ਲਿਹੁ ਦਾਸ ਆਪਣੇ ਕੋ ਨਾਨਕ ਆਪਨੋ ਕੀਜੈ ਮਲਾਰ ਮਹੱਲਾ ਪੰਜਵਾ ਪ੍ਰਭ ਕੋ ਭਗਤ ਵਛਲ ਬਿਰਦਾਇਓ ਨਿੰਦਕ ਮਾਰ ਚਰਨ ਤਲ ਦੀਨੇ ਆਪਨੋ ਜਸ ਵਰਤਾਇਓ ਰਹਾਓ ਜੈ ਜੈਕਾਰ ਕੀਨੋ ਸਭ ਜਗ ਮਹਿ ਦਇਆ ਜੀਰ ਮਹਿ ਪਾਇਓ ਕੰਠ ਲਾਏ ਆਪਣੋ ਦਾਸ ਰਾਖਿਓ ਤਾਤੀ ਵਾਉ ਨਾ ਲਾਇਓ ਅੰਗੀਕਾਰ ਕੀਓ ਮੇਰੇ ਸੁਆਮੀ ਪ੍ਰਮ ਪਉ ਮੇਟ ਸੁਖਾਇਓ ਮਹਾ ਆਨੰਦ ਕਰਹੁ ਦਾਸ ਹਰ ਕੇ ਨਾਨਕ ਵਿਸਵਾਸ ਮਨ ਆਇਓ ਰਾਗ ਮਲਾਰ ਮਹੱਲਾ ਪੰਜਵਾ ਚੌਪਦੇ ਕਰ ਦੂਜਾ ਇੱਕ ਓੰਕਾਰ ਸਤਿਗੁਰੂ ਪ੍ਰਸਾਦਿ ਗੁਰਮੁਖ ਸਹਿ ਬ੍ਰਹਮ ਪਸਾਰ ਗੁਰਮੁਖ ਤ੍ਰੈ ਗੁਣੀਆਂ ਵਿਸਤਾਰ ਗੁਰਮੁਖ ਨਾਦ ਬੇਦ ਵਿਚਾਰ ਬਿਨ ਗੁਰ ਪੂਰੇ ਕੋਰ ਅੰਧਾਰ ਮੇਰੇ ਮਨ ਗੁਰ ਗੁਰ ਕਰਤ ਸਦਾ ਸੋ ਪਾਈਐ ਗੁਰ ਉਪਦੇਸ ਹਰ ਹਿਰਦੈ ਵਸਿਓ ਸਾਸ ਗਿਰਾਸ ਆਪਣਾ ਖਸਮ ਧਿਆਈਐ ਰਹਾਉ ਗੁਰ ਕੇ ਚਰਨ ਬਿਟੋ ਬਲ ਜਾਓ ਗੁਰ ਕੇ ਗੁਣ ਆਣ ਦਿਨ ਨਿਤ ਗਾਓ ਗੁਰ ਕੀ ਧੂੜ ਕਰੋ ਇਸਨਾਨ ਸਾਚੀ ਦਰਗਾਹ ਪਾਈਐ ਮਾਨ ਗੁਰ ਬੋਹਿਤ ਭਵ ਜਲ ਤਾਰਨ ਹਾਰ ਗੁਰ ਭੇਟਿਆ ਨਾ ਹੋਏ ਜੂਨ ਅਵਤਾਰ ਗੁਰ ਕੀ ਸੇਵਾ ਸੋ ਜਨ ਪਾਏ ਜਾ ਕੋ ਕਰਮ ਲਿਖਿਆ ਤੁਰ ਆਏ ਗੁਰ ਮੇਰੀ ਜੀਵਨ ਗੁਰ ਆਧਾਰ ਗੁਰ ਮੇਰੀ ਵਰਤਣ ਗੁਰ ਪਰਵਾਰ ਗੁਰ ਮੇਰਾ ਖਸਮ ਸਤਿਗੁਰ ਸਰਣਾਈ ਨਾਨਕ ਗੁਰ ਪਾਰ ਬ੍ਰਹਮ ਜਾ ਕੀ ਕੀਮ ਨਾ ਪਾਈ ਮਲਾਰ ਮਹੱਲਾ ਪੰਜਵਾ ਗੁਰ ਕੇ ਚਰਨ ਹਿਰਦੈ ਵਸਾਏ ਕਰ ਕਿਰਪਾ ਪ੍ਰਭ ਆਪ ਮਿਲਾਏ ਆਪਣੇ ਸੇਵਕ ਕੋ ਲੈ ਪ੍ਰਭ ਲਾਏ ਤਾ ਕੀ ਕੀਮਤ ਕਹੀ ਨਾ ਜਾਏ ਕਰ ਕਿਰਪਾ ਪੂਰਨ ਸੁਖ ਦਾਤੇ ਤੁਮਰੀ ਕਿਰਪਾ ਤੇ ਤੂੰ ਚਿਤ ਆਵਹਿ ਆਠ ਪਹਾਰ ਤੇਰਾ ਰੰਗ ਰਾਤੇ ਰਹਾਉ ਗਾਵਣ ਸੁਣਨ ਸਭ ਤੇਰਾ ਪਾਣਾ ਹੁਕਮ ਬੂਝੈ ਸੋ ਸਾਜ ਸੁਮਾਣਾ ਜਪ ਜਪ ਜੀਵੈ ਤੇਰਾ ਨਾਉ ਤੁਜ ਬਿਨ ਦੂਜਾ ਨਾਹੀ ਥਾਉ ਦੁਖ ਸੋ ਕਰਤੇ ਹੁਕਮ ਰਜਾਏ ਭਾਣਾ ਬਖਸ਼ ਭਾਣਾ ਦੇ ਸਜਾਏ ਦੁਹਾ ਸਿਰਿਆ ਕਾ ਕਰਤਾ ਆਪੇ ਕੁਰਬਾਨ ਜਾਈ ਤੇਰੇ ਪ੍ਰਤਾਪ ਤੇਰੀ ਕੀਮਤ ਤੂੰ ਹੈ ਜਾਣ ਹੈ ਤੂੰ ਆਪੇ ਬੂਝੈ ਸੁਣ ਆਪੇ ਵਖਾਣ ਹੈ ਸੇਈ ਭਗਤ ਜੋ ਤੁਧ ਭਾਣੇ ਨਾਨਕ ਤਿਨ ਕੈ ਸਤ ਗੁਰਬਾਣੇ ਮਲਾਰ ਮਹੱਲਾ ਪੰਜਵਾ ਪਰਮੇਸ਼ਰ ਹੋਆ ਦਇਆਲੋ ਮੇਘ ਵਰਸੈ ਅੰਮ੍ਰਿਤ ਧਾਰ ਸਗਲੇ ਦੀਏ ਜਨ ਤ੍ਰਿਪਤਾ ਸੇ ਕਾਰਜ ਆਏ ਪੂਰੇ ਰਾਸੇ ਸਦਾ ਸਦਾ ਮਨ ਨਾਮ ਸੰਭਾਲੇ ਗੁਰ ਪੂਰੇ ਕੀ ਸੇਵਾ ਪਾਇਆ ਜੈਥੈ ਉਥੈ ਨਿਭੈ ਨਾਲ ਰਹਾਓ ਦੁਖ ਪੰਨਾ ਪੈ ਪੰਜਣ ਹਾਰ ਆਪਣਿਆ ਜੀਆ ਕੀ ਕੀਤੀ ਸਾਰ ਰਾਖਣ ਹਾਰ ਸਦਾ ਮਿਹਰਮਾਨ ਸਦਾ ਸਦਾ ਜਾਈਐ ਗੁਰਵਾਨ ਕਾਲ ਗਵਾਇਆ ਕਰਤਾ ਆਪੇ ਸਦਾ ਸਦਾ ਮਨ ਤਿਸ ਨੂੰ ਜਾਪੇ ਦ੍ਰਿਸ਼ਟ ਧਾਰ ਰਾਖੇ ਸਭ ਜੰਤ ਗੁਣ ਗਾਵਹੁ ਨਿਤ ਨਿਤ ਭਗਵੰਤ ਏਕੋ ਕਰਤਾ ਆਪੇ ਆਪ ਹਰਿ ਕੇ ਭਗਤ ਜਾਣ ਹੈ ਪ੍ਰਤਾਪ ਨਾਵੈ ਕੀ ਪੈਜ ਰਖਦਾ ਆਇਆ ਨਾਨਕ ਬੋਲੇ ਤਿਸ ਕਾ ਬੋਲਾਇਆ ਮਲਾਰ ਮਹੱਲਾ ਪੰਜਵਾਂ ਗੁਰ ਸਰਨਾਈ ਸਦਲ ਨਿਧਾਨ ਸਾਚੀ ਦਰਗਹਿ ਪਾਈਐ ਮਾਨ ਭ੍ਰਮ ਭਉ ਦੂਖ ਦਰਦ ਸਭ ਜਾਏ ਸਾਧ ਸੰਗ ਸਦ ਹਰਿ ਗੁਣ ਗਾਏ ਮਨ ਮੇਰੇ ਗੁਰ ਪੂਰਾ ਸਲਾਹੇ ਨਾਮ ਨਿਧਾਨ ਜਪਹੁ ਦਿਨ ਰਾਤੀ ਮਨ ਚਿੰਦੇ ਫਲ ਪਾਏ ਰਹਾਉ ਸਤਿਗੁਰ ਜੀਵੜਿ ਅਵਰ ਨ ਕੋਏ ਗੁਰ ਭਾਰ ਬ੍ਰਹਮ ਪਰਮੇਸ਼ਰ ਸੋਏ ਜਨਮ ਮਰਨ ਦੂਖ ਤੇ ਰਾਖੈ ਮਾਇਆ ਬਿਖ ਫਿਰ ਬਹੁੜ ਨਾ ਚਾਖੈ ਗੁਰ ਕੀ ਮਹਿਮਾ ਕਥਨ ਨ ਜਾਏ ਗੁਰ ਪਰਮੇਸ਼ਰ ਸਾਚੈ ਨਾਏ ਸਚ ਸੰਜਮ ਕਰਨੀ ਸਭ ਸਾਚੀ ਸੋ ਮਨ ਨਿਰਮਲ ਜੋ ਗੁਰ ਸੰਗ ਰਾਚੀ ਗੁਰ ਪੂਰਾ ਪਾਈਐ ਵਡ ਭਾਗੀ ਕਾਮ ਕ੍ਰੋਧ ਲੋਭ ਮਨ ਤੇ ਤਿਆਗ ਕਰ ਕਿਰਪਾ ਗੁਰ ਚਰਨ ਨਿਵਾਸੇ ਨਾਨਕ ਕੀ ਪ੍ਰਭ ਸੱਚ ਅਰਦਾਸ ਰਾਗ ਮਲਾਰੋ ਹੱਲਾ ਪੰਜਵਾਂ ਪੜਤਾਲ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਗੁਰਮਨਾਰ ਪ੍ਰਿਆ ਦਇਆਰ ਸੋ ਰੰਗ ਕੀਆ ਕੀਨੋ ਰੀ ਸਗਲ ਸਿੰਗਾਰ ਤਜਿਓ ਰੀ ਸਗਲ ਵਿਕਾਰ ਤਾਪ ਤੋ ਅਸਥਿਰ ਥੀਆ ਰਹਾਉ ਐਸੇ ਰੇ ਮਨ ਪਾਇ ਕੈ ਆਪ ਗਵਾਇ ਕੈ ਕਰ ਸਾਧਨ ਸਿਉ ਸੰਗ ਬਾਜੇ ਬਜੈ ਮਿਰਦੰਗ ਅਨਾਹਦ ਕੋਕਲ ਰੀ RAM ਨਾਮ ਬੋਲੇ ਮਧੁਰ ਬੈਨ ਅਤ ਸੁਈਆ ਐਸੀ ਤੇਰੇ ਦਰਸ਼ਨ ਕੀ ਸੋਭ ਅਤਿ ਆਪਾਰ ਪਿਆ ਅਮੋਗ ਤੈਸੇ ਹੀ ਸੰਗ ਸੰਤ ਬਨੇ ਭਾਵ ਉਤਾਰ ਨਾਮ ਭਨੇ RAM RAM RAM RAM ਮਾਲ ਮਨ ਫੇਰ ਤੇ ਹਰ ਸੰਗ ਸੰਗਿਆ ਜਨ ਨਾਨਕ ਪ੍ਰਿਓ ਪ੍ਰੀਤਮ ਥੀਆ ਮਲਾਰ ਮਹੱਲਾ ਪੰਜਵਾ ਮਨ ਕਨੈ ਭ੍ਰਮੈ ਬਨੈ ਉਮਕ ਤਰਸ ਚਾਲੈ ਪ੍ਰਭ ਮਿਲਵੇ ਕੀ ਚਾਹ ਰਹਾਉ ਤ੍ਰੈ ਗੁਣ ਮਾਈ ਮੋਹਿ ਆਈ ਕਹੋ ਬੇਦਨ ਕਾਹੇ ਆਨ ਉਪਾਵ ਸਗਰ ਕੀਏ ਨਹਿ ਦੂਖ ਸਾ ਕਹਿ ਲਾਹੇ ਭਾਈ ਸਰਨ ਸਾਧੂ ਨਾਨਕਾ ਮਿਲ ਗੁਣ ਗੋਬਿੰਦ ਹੈ ਗਾਹੇ ਮਲਾਰ ਮਹੱਲਾ ਪੰਜਵਾ ਪ੍ਰਿਆ ਕੀ ਸੋਭ ਸੁਹਾਵਨੀ ਨੀਕੀ ਹਾ ਹਾ ਹੂ ਹੂ ਗੰਧਰਾਬਿਆ ਪਸਰਾ ਆਨੰਦ ਮੰਗਲ ਰਸ ਗਾਵਨੀ ਨੀਕੀ ਰਹਾ ਤੁਨਤ ਲਲਤ ਗੁਨਗਿਆ ਅਨੇਕ ਭਾਂਤ ਬਹੁਵਿਧ ਰੂਪ ਦਿਖਾਵਨੀ ਨੀਕੀ ਗਿਰ ਤਰ ਥਲ ਜਲ ਭਵਨ ਭਰਪੁਰ ਘਾਟ ਘਟ ਲਾਲਣ ਛਾਵਨੀ ਨੀਕੀ ਸਾਧ ਸੰਗ ਰਾਮਈਆ ਰਸ ਪਾਇਓ ਨਾਨਕ ਜਾ ਕੈ ਭਾਵਨੀ ਨੀਕੀ ਮਲਾਰ ਮਹੱਲਾ ਪੰਜਵਾ ਗੁਰਪ੍ਰੀਤ ਪਿਆਰੇ ਚਰਨ ਕਮਲ ਦੇ ਅੰਤਰ ਧਾਰੇ ਰਹਾ ਦਰਸ ਸਫਲਿਓ ਦਰਸ ਪੇਖਿਓ ਗਏ ਕਿਲਬਿਖ ਗਏ ਮਨ ਨਿਰਮਲ ਉਜਿਆਰੇ ਬਿਸਮ ਬਿਸਮੈ ਬਿਸਮ ਭਈ ਅਖ ਕੋਟ ਹਰਤੇ ਨਾਮ ਲਈ ਗੁਰ ਚਰਨ ਮਸਤਕ ਢਾਰ ਪਹੀ ਪ੍ਰਭ ਏਕ ਤੂੰ ਹੀ ਏਕ ਤੂੰ ਹੀ ਭਗਤ ਟੇਕ ਤੁਹਾਰੇ ਜਨ ਨਾਨਕ ਸਰਨ ਦੁਆਰੇ ਮਲਾਰ ਮਹੱਲਾ ਪੰਜਵਾ ਬਰਸ ਸਰਸ ਆਗਿਆ ਹੋਏ ਆਨੰਦ ਸਗਲ ਭਾਗ ਰਹਾਓ ਸੰਤ ਸੰਗੇ ਮਨ ਪਰਪੜਾਇ ਮਿਲ ਮੇਘ ਧਰ ਸੁਹਾਗ ਕਨ ਘੋਰ ਪ੍ਰੀਤ ਮੋਰ ਚਿਤ ਚਾਤ੍ਰਿਕ ਬੂੰਦ ਐਸੋ ਹਰ ਸੰਗੇ ਮਨ ਮੋਹ ਤਿਆਗ ਮਾਇਆ ਧੋਹ ਮਿਲ ਸੰਤ ਨਾਨਕ ਜਾਗਿਆ ਮਲਾਰ ਮਹੱਲਾ ਪੰਜਵਾ ਗੁਣ ਗੋਪਾਲ ਗਾਓ ਨੀਤ RAM ਨਾਮ ਧਾਰ ਚੀਤ ਰਹਾਓ ਛੋੜ ਮਾਨ ਤਜ ਗੁਮਾਨ ਮਿਲ ਸਾਧੂਆ ਕੈ ਸੰਗੇ ਹਰ ਸਿਮਰ ਏਕ ਰੰਗੇ ਮਿਟ ਜਾਹੇ ਦੋਖ ਮੀਤ ਪਾਰ ਬ੍ਰਹਮ ਪੈ ਦਇਆਲ ਬਿਨਸ ਗਏ ਬਿਖੈ ਜੰਜਾਲ ਸਾਧਨਾ ਕੈ ਚਰਨ ਲਾਗੇ ਨਾਨਕ ਗਾਵੇ ਗੋਵਿੰਦ ਨੀਤ ਮਲਾਰ ਮਹੱਲਾ ਪੰਜਵਾ ਕਾਨ ਗਰਜਤ ਗੋਵਿੰਦ ਰੂਪ ਗੁਣ ਗਾਵਤ ਸੁਖ ਚੈਨ ਰਹਾਉ ਹਰ ਚਰਨ ਸਰਨ ਤਰਨ ਸਾਗਰ ਧੁਨਿ ਅਨਹਤਾ ਰਸ ਬੈਨ ਪਥਿਕ ਪਿਆਸ ਚਿਤ ਸਰੋਵਰ ਆਤਮ ਜਲ ਲੈਨ ਹਰ ਦਰਸ ਪ੍ਰੇਮ ਜਨ ਨਾਨਕ ਕਰ ਕਿਰਪਾ ਪ੍ਰਭ ਦੈਨ ਮਲਾਰ ਮਹੱਲਾ ਪੰਜਵਾ ਹੇ ਗੋਵਿੰਦ ਹੇ ਗੋਪਾਲ ਹੇ ਦਇਆਲ ਲਾਲ ਰਹਾਓ ਪ੍ਰਾਨਨਾਥ ਅਨਾਥ ਸਖੇ ਦੀਨ ਦਰਦ ਨਿਵਾਰ ਹੇ ਸਮਰਥ ਅਗਮ ਪੂਰਨ ਮੋਹਿ ਮਇਆ ਧਾਰੇ ਅੰਧ ਕੋ ਮਹਾ ਭਿਆਨ ਨਾਨਕ ਪਾਰ ਉਤਾਰੇ ਮਲਾਰ ਮਹੱਲਾ ਪਹਿਲਾ ਅਸ਼ਟਪਦੀਆ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਚਕਵੀ ਨੈਣ ਨੀਂਦ ਨਹਿ ਚਾਹੈ ਬਿਨ ਫਿਰ ਨੀਂਦ ਨਾ ਪਾਈ ਸੂਰ ਚਰੈ ਪਿਓ ਦੇਖੈ ਨੈਣੀ ਨੇਮ ਨਿਵ ਲਾਗੈ ਪਾਈ ਫਿਰ ਭਾਵੈ ਪ੍ਰੇਮ ਸਿਖਾਈ ਤਿਸ ਬਿਨ ਘੜੀ ਨਹੀਂ ਜਗ ਜੀਵਾ ਐਸੀ ਪਿਆਸ ਸਾਈ ਰਹਾਉ ਸਰਵਰ ਕਮਲ ਕਿਰਨ ਆਕਾਸੀ ਵਿਕਸੈ ਸਾਜ ਸੁਭਾਈ ਪ੍ਰੀਤਮ ਪ੍ਰੀਤ ਬਣੀ ਅਵਿਆਸੀ ਜੋਤੀ ਜੋਤ ਮਿਲਾਈ ਚਾਤ੍ਰਿਕ ਜਲ ਬਿਨ ਪ੍ਰਯੋਗ ਪ੍ਰਿਓ ਟੇਰੈ ਬਿਲਵ ਕਰੈ ਬਿਲ ਲਾਈ ਕਨ ਹਰ ਘੋਰ ਦਸਉ ਦਿਸ ਬਰਸੈ ਬਿਨ ਜਲ ਪਿਆਸ ਨਾ ਜਾਈ ਮੀਨ ਨਿਵਾਸ ਉਪਜੈ ਜਲ ਹੀ ਤੇ ਸੁਖ ਦੁਖ ਪੁਰਬ ਕਮਾਈ ਖੇਨ ਤਿਲ ਰਹਿ ਨਾ ਸਕੈ ਪਲ ਜਲ ਬਿਨ ਮਰਨ ਜੀਵਨ ਤਿਸ ਤਾਈ ਤਨ ਵਾਂਢੀ ਪਿਰ ਦੇਸ ਨਿਵਾਸੀ ਸੱਚੇ ਗੁਰ ਪੈ ਸਬਦ ਪਠਾਈ ਗੁਣ ਸੰਗ੍ਰਹਿ ਪ੍ਰਭ ਹਿਰਦਾ ਨਿਵਾਸੀ ਭਗਤ ਰਤੀ ਹਰ ਖਾਈ ਪ੍ਰਿਉ ਪ੍ਰੋ ਕਰੈ ਸਵੈ ਹੈ ਜੇਤੀ ਗੁਰ ਭਾਵੈ ਪ੍ਰਿਉ ਪਾਈ ਪ੍ਰਿਉ ਨਾਲੇ ਸਦ ਹੀ ਸਚ ਸੰਗੇ ਨਦਰੀ ਮੇਲ ਮਿਲਾਈ ਸਭ ਮੈਂ ਜੀਓ ਜੀਓ ਹੈ ਸੋਈ ਘਟ ਘਟ ਰਹਾ ਸਮਾਈ ਗੁਰ ਪ੍ਰਸਾਦ ਘਰ ਹੀ ਪ੍ਰਗਾਸਿਆ ਸਾਜੇ ਸਾਜ ਸਮਾਈ ਆਪਣਾ ਕਾਜ ਸਵਾਰਹੁ ਆਪੇ ਸੁਖ ਦਾਤੇ ਗੋਸਾਈ ਗੁਰ ਪ੍ਰਸਾਦ ਘਰ ਹੀ ਪ੍ਰਪਾਇਆ ਤਉ ਨਾਨਕ ਤਪਤ 부ਝਾਈ ਮਲਾਰ ਮਹੱਲਾ ਪਹਿਲਾ ਜਾਗਤ ਜਾਗ ਰਹਿ ਗੁਰ ਸੇਵਾ ਬਿਨ ਹਰਿ ਮੈਂ ਕੋ ਨਾਹੀ ਅਨਕ ਯਤਨ ਕਰ ਰਹਾਣ ਨਾ ਪਾਵੈ ਆਜ ਕਾਜ ਡਰ ਪਾਹੀ ਇਸ ਤਨ ਧਨ ਕਾ ਕਹੋ ਗਰਭ ਕੈਸਾ ਬਿਨ ਸਦਬਾਰ ਨਾ ਲਾਗੈ ਬਵਰੇ ਹਉ ਮੈਂ ਗਰਮ ਖਪੈ ਜਗ ਹੈ ਸਾਰਾ ਜੈ ਜਗਦੀਸ਼ ਪ੍ਰਭੂ ਰਖਵਾਰੇ ਰਾਖੈ ਪਰਖੈ ਸੋਈ ਜੀਤੀ ਹੈ ਤੇਤੀ ਤੁਝੀ ਤੇ ਤੁਮ ਸਰ ਅਵਰਨਾ ਕੋਈ ਜੀ ਉਪਾਇ ਜੁਗਤ ਬਸ ਕੀਨੀ ਆਪੇ ਗੁਰਮੁਖ ਅੰਜਨ ਅਮਰ ਅਨਾਥ ਸਰਬ ਸਿਰ ਮੋਰਾ ਕਾਲ ਵਿਕਾਲ ਭਰਮ ਪੈ ਅੰਜਨ ਕਾਗਦ ਕੋਟ ਇਹੋ ਜਗ ਹੈ ਬਪਰੋ ਰੰਗਨ ਚਿਹਨ ਚਤੁਰਾਈ ਨਾਨੀ ਸੀ ਬੂੰਦ ਪਵਨ ਪਦ ਹੋਵੇ ਜਨਮ ਮਰੈ ਖਿਨ ਤਾਈ ਨਦੀ ਉਪਕੰਠ ਜੈਸੇ ਘਰ ਧਰਵਰ ਸਰਪਨਿ ਘਰ ਘਰ ਮਾਹੀ ਉਲਟੀ ਨਦੀ ਕਹਾ ਘਰ ਧਰਵਰ ਸਰਪਨਿ ਦਸੈ ਦੂਜਾ ਮਨ ਮਾਹੀ ਗਾਰਡ ਗੁਰ ਗਿਆਨ ਧਿਆਨ ਗੁਰ ਬਚਨੀ ਵਿਖਿਆ ਗੁਰਮਤਿ ਜਾਰੀ ਮਨ ਤਨ ਹੇਮ ਪਏ ਸਚ ਪਾਇਆ ਹਰ ਕੀ ਭਗਤ ਨਿਰਾਰੀ ਜੇਤੀ ਹੈ ਤੇਤੀ ਤੁਤ ਜਾਚੈ ਤੂੰ ਸਰਬ ਜੀਆਂ ਦਇਆਲਾ ਦੀ ਸਰਨ ਪਰੇ ਪਦ ਰਾਖੋ ਸਾਥ ਮਿਲੈ ਗੋਪਾਲਾ ਬਾਧੀ ਧੰਦ ਅੰਧ ਨਹੀਂ ਸੂਝੈ ਬਧਿਕ ਕਰਮ ਕਮਾਵੈ ਸਤਿਗੁਰ ਮਿਲੈ ਤਾਂ ਸੂਝਿਸ ਬੂਝਿਸ ਸੱਚ ਮਨ ਗਿਆਨ ਸੁਮਾਵੈ ਨਿਰਗੁਣ ਦੇਹ ਸਾਚ ਬਿਨ ਕਾਚੀ ਮੈਂ ਪੁੱਛੋ ਗੁਰ ਆਪਣਾ ਨਾਨਕ ਸੋ ਪ੍ਰਭ ਪ੍ਰਭੂ ਦਿਖਾਵੇ ਬਿਨ ਸਾਚੇ ਜਗ ਸੁਖਨਾ ਮਲਾਰ ਮਹੱਲਾ ਪਹਿਲਾ ਚਾਤ੍ਰਿਕ ਮੀਨ ਜਲ ਹੀ ਤੇ ਸੁਖ ਪਾਵੇ ਸਾਰਿੰਗ ਸਭ ਸੁਹਾਈ ਰੈਨ ਬਵੀਹਾ ਬੋਲਿਓ ਮੇਰੀ ਮਾਈ ਰਹਾਓ ਪ੍ਰਿਆ ਸਿਓ ਪ੍ਰੀਤ ਨਾ ਉਲਟੈ ਕਾਬੂ ਜੋ ਤੈ ਭਾਵੈ ਸਾਈ ਨੀਤ ਗਈ ਹਉ ਮੈਂ ਤਨ ਥਾਕੀ ਸੱਚ ਮਤ ਹਿਰਦੈ ਸਮਾਈ ਰੂਖੀ ਬਿਰਖੀ ਊਡਾ ਭੁਖਾ ਪੀਵਾ ਨਾਮ ਸੁਭਾਈ ਲੋਚਨ ਤਾਰ ਲਲਤਾ ਬਿਲ ਲਾਤੀ ਦਰਸ਼ਨ ਪਿਆਸ ਰਜਾਈ ਪ੍ਰਿਅ ਬਿਨ ਸੀਗਾਰ ਕਰੀ ਤੇਤਾ ਤਨ ਤਾਪੈ ਕਾਪਰ ਅੰਗ ਨਾ ਸੁਹਾਈ ਆਪਣੇ ਪਿਆਰੇ ਬਿਨ ਇਕ ਖਿਨ ਰਹਿ ਨਾ ਸਕਉ ਬਿਨ ਮਿਲੇ ਨੀਤ ਨਾ ਪਾਈ ਪੇਰ ਨਦੀਕ ਨਾ ਬੂਝੈ ਬਪੜੀ ਸਤਗੁਰ ਆ ਦਿਖਾਈ ਸਾਜ ਮਿਲਿਆ ਤਬ ਹੀ ਸੁਖ ਪਾਇਆ ਤ੍ਰਿਸ਼ਨਾ ਸਬਦ ਬੁਝਾਈ ਕਹੋ ਨਾਨਕ ਤੁਜ ਤੇ ਮਨ ਮਾਨਿਆ ਕੀਮਤ ਕਹਣ ਨਾ ਜਾਈ ਮਲਾਰ ਮਹੱਲਾ ਪਹਿਲਾ ਅਸ਼ਟਪਦੀਆ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਅਖਲੀ ਉੰਡੀ ਜਲ ਭਰ ਨਾਲੇ ਡੂੰਗਰ ਊਚੋ ਗੜ ਪਾਤਾਲੇ ਸਾਗਰ ਸੀਤਲ ਗੁਰ ਸਬਦ ਵਿਚਾਰੇ ਮਾਰਗ ਮੁਕਤਾ ਹਉ ਮੈਂ ਮਾਰੇ ਮੈਂ ਅੰਧਲੇ ਨਾਵੈ ਕੀ ਜੋਤ ਨਾਮ ਆਧਾਰ ਚਲਾ ਗੁਰ ਕੈ ਪੈ ਭੇਤ ਰਹਾਉ ਸਤਗੁਰ ਸਬਦੀ ਬਾਦਰ ਜਾਣੇ ਗੁਰ ਕੈ ਤਕੀਐ ਸਾਚੈ ਤਾਣ ਨਾਮ ਸੰਭਾਲ ਸਰੂੜੀ ਬਾਣੇ ਥੈ ਪਾਵੈ ਦਰ ਲਹਸ ਪਿਰਾਨ ਊਡਾਂ ਬੈਸਾ ਏਕ ਲਿਵਤਾਰ ਗੁਰ ਕੈ ਸਬਦ ਨਾਮ ਆਧਾਰ ਨਾ ਜਲ ਡੂੰਗਰ ਨਾ ਉੱਚੀ ਧਾਰ ਨਿਜ ਘਰ ਵਾਸਾ ਤਾ ਮਗ ਨਾ ਚਾਲਣ ਹਾਰ ਜਿਤ ਕਰ ਵਸੈ ਤੂ ਹੈ ਵਿਦ ਜਾਣੈ ਬੀਜੋ ਮਹਲ ਨ ਜਾਪੈ ਸਤਗੁਰ ਬਾਝੋ ਸਮਝ ਨਾ ਹੋਵੀ ਸਭ ਜਗ ਦੱਬਿਆ ਛਾਪੈ ਕਰਨ ਪਲਾਵ ਕਰੈ ਬਿਲਾ ਤਉ ਬਿਨ ਗੁਰ ਨਾਮ ਨ ਜਾਪੈ ਪਲ ਪੰਕਜ ਮਹਿ ਨਾਮ ਛਡਾਏ ਜੇ ਗੁਰ ਸਬਦ ਸਿਆਪੈ ਇਕ ਮੂਰਖ ਅੰਧੇ ਮੂਦ ਗਵਾਰ ਇਕ ਸਤਗੁਰ ਕੈ ਭੈ ਨਾਮ ਆਧਾਰ ਸਾਚੀ ਬਾਣੀ ਮੀਠੀ ਅੰਮ੍ਰਿਤ ਧਾਰ ਜਿਨ ਪੀਤੀ ਤਿਸ ਮੋਖ ਦੁਆਰ ਨਾਮ ਪੈ ਭਾਇ ਰਿਦਾ ਵਸਾਹੀ ਗੁਰ ਕਰਨੀ ਸਚ ਬਾਣੀ ਇੰਦ ਵਰਸੈ ਤਰਤ ਸੁਹਾਵੀ ਘਟ ਘਟ ਜੋਤ ਸਮਾਣੀ ਕਾਲਰ ਦੁਰ ਮਦਿਆ ਸੀ ਨਿਗੁਰੇ ਕੀ ਨੀਸਾਣੀ ਸਤਗੁਰ ਬਾਝੋ ਘੋਰ ਅੰਧਾਰਾ ਡੂਬ ਮੋਏ ਬਿਨ ਪਾਣੀ ਜੋ ਕਿਛ ਕੀਨੋ ਸੋ ਪ੍ਰਭੂ ਰਜਾਏ ਜੋ ਤੁਰ ਲਿਖਿਆ ਸੋ ਮੇਟਣਾ ਨਾ ਜਾਏ ਹੁਕਮੇ ਬਾਧਾ ਕਾਰ ਕਮਾਏ ਏਕ ਸਬਦ ਰਾਚੈ ਸਚ ਸਮਾਏ ਚੌਹਦਿਸ ਹੁਕਮ ਵਰਤੈ ਪ੍ਰਭ ਤੇਰਾ ਚੌਹਦਿਸ ਨਾਮ ਪਤਾਲੰ ਸਭ ਮਹਿਬ ਸ਼ਬਦ ਵਰਤੈ ਪ੍ਰਭ ਸਾਚਾ ਕਰਮ ਮਿਲੈ ਬੈ ਆਲੰ ਜਾਮਣ ਮਰਨਾ ਦੀਸੈ ਸਿਰ ਉਭਉ ਖੁਦਿਆ ਨਿਦਰਾ ਕਾਲੰ ਨਾਰਕ ਨਾਮ ਮਿਲੈ ਮਨ ਭਾਵੈ ਸਾਚੀ ਨਦਰ ਰਸਾਲੰ ਮਲਾਰ ਮਹੱਲਾ ਪਹਿਲਾ ਮਰਨ ਮੁਕਤ ਕਾ ਸਾਰ ਨਾ ਜਾਣੈ ਕੰਠੇ ਬੈਠੀ ਗੁਰ ਸ਼ਬਦ ਪਛਾਨੈ ਤੂੰ ਕੈਸੇ ਆੜ ਫਾਥੀ ਜਾਲੇ ਅਲਖ ਨਾ ਜਾਚੈ ਹਿਰਦੈ ਸੰਭਾਲੇ ਰਹਾਓ ਏਕ ਜੀਅ ਕੈ ਜੀਆ ਖਾਹੀ ਜਲ ਤਰਤੀ ਬੂਡੀ ਜਲ ਮਾਹੀ ਸਰਬ ਜੀਅ ਕੀਏ ਪ੍ਰਤ ਪਾਨੀ ਜਬ ਪਕੜੀ ਤਬ ਹੀ ਪਛਤਾਨੀ ਜਬ ਗਲ ਫਾਸ ਪੜੀ ਅਤ ਭਾਰੀ ਊੜਨਾ ਸਾਕੈ ਪੰਖ ਪਸਾਰੀ ਰਸ ਚੂਗਹਿ ਮਨ ਮੂ ਗਾਵਾਰੇ ਫਾਥੀ ਛੂਟੈ ਗੁਣ ਗਿਆਨ ਵਿਚਾਰੇ ਸਤਗੁਰ ਸੇਵ ਤੂਟੈ ਜਮ ਕਾਲੋ ਹਿਰਦੈ ਸਾਚਾ ਸਭ ਸੰਵਾਲ ਗੁਰਮਤਿ ਸਾਚੀ ਸ਼ਬਦ ਹੈ ਸਾਰ ਹਰ ਕਾ ਨਾਮ ਰਖੈ ਉਰ ਧਾਰੇ ਸੇ ਦੁਖ ਆਗੈ ਜੇ ਭੂਖ ਬਿਲਾਸੇ ਨਾਨਕ ਮੁਕਤ ਨਹੀਂ ਬਿਨ ਨਾਵੈ ਸਾਚੇ ਮਲਾਰ ਮਹੱਲਾ ਤੀਜਾ ਅਸ਼ਟਪਦੀਆ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਕਰਮ ਹੋਵੇ ਤਾਂ ਸਤਿਗੁਰ ਪਾਈਐ ਬਿਨ ਕਰਮੈ ਪਾਇਆ ਨਾ ਜਾਏ ਸਤਿਗੁਰ ਮਿਲਿਆ ਕੰਚਨ ਹੋਈਐ ਜਾਂ ਹਰ ਕੀ ਹੋਏ ਰਜਾਏ ਮਨ ਮੇਰੇ ਹਰ ਹਰ ਨਾਮ ਚਿਤ ਲਾਏ ਸਤਿਗੁਰ ਤੇ ਹਰ ਪਾਈਐ ਸਾਚਾ ਹਰ ਸਿਉ ਰਹਿ ਸੋ ਆਏ ਰਹਾਉ ਸਤਿਗੁਰ ਤੇ ਗਿਆਨ ਉਪਜੈ ਤਾਂ ਇਹ ਸੰਸਾ ਜਾਏ ਸਤਿਗੁਰ ਤੇ ਹਰ ਬੁਝੀਐ ਗਰਭ ਜੋਨੀ ਨਹ ਪਾਏ ਗੁਰ ਪ੍ਰਸਾਦੀ ਜੀਵਤ ਮਰੈ ਮਰ ਜੀਵੈ ਸਭ ਕਮਾਏ ਮੁਕਤ ਦੁਆਰਾ ਸੋਈ ਪਾਏ ਜੇ ਵਿੱਚ ਹੋ ਆਪ ਗਵਾਏ ਗੁਰ ਪ੍ਰਸਾਦੀ ਸੇਵ ਕਰ ਜੰਮੈ ਵਿਚੋ ਸਖਤ ਗਵਾਏ ਆਚਾਰ ਚਰੈ ਵਿਵੇਕ ਬੁਧਿ ਪਾਏ ਪੁਰਖੈ ਪੁਰਖ ਮਿਲਾਏ ਬਾਦੀ ਸੰਸਾਰ ਅਚੇਤ ਹੈ ਚੱਲੈ ਮੂਲ ਗਵਾਏ ਲਾਹਾ ਹਰ ਸਤ ਸੰਗਤ ਪਾਈਐ ਕਰਮੀ ਪੱਲੇ ਪਾਏ ਸਤਗੁਰ ਵਿਣ ਕਿਨੈ ਨਾ ਪਾਇਆ ਮਨ ਵੇਖੋ ਹਿਰਦੈ ਵਿਚਾਰੇ ਵਡ ਭਾਗੀ ਗੁਰ ਪਾਇਆ ਭਵ ਜਲ ਉਤਰੇ ਪਾਰਿ ਹਰ ਨਾਮਾ ਹਰ ਟੇਕ ਹੈ ਹਰ ਹਰ ਨਾਮ ਆਧਾਰ ਕਿਰਪਾ ਕਰਹੁ ਗੁਰ ਮੇਲਹੁ ਹਰ ਜੀਉ ਪਾਵੋ ਮੋਖ ਦਵਾਰ ਮਸਤਕ ਲਾੜ ਲਿਖਿਆ ਤੁਰਿ ਠਾਕੁਰ ਮੇਟਣਾ ਨਾ ਜਾਏ ਨਾਨਕ ਸੇ ਜਨ ਪੂਰਨ ਹੋਏ ਜਿਨ ਹਰਿ ਭਾਣਾ ਪਾਏ ਮਲਾਰ ਮਹੱਲਾ ਤੀਜਾ ਬੇਦ ਬਾਣੀ ਜਗ ਵਰਤਦਾ ਤ੍ਰੈ ਗੁਣ ਕਰੇ ਵਿਚਾਰ ਬਿਨ ਨਾਵੇ ਜਮ ਡੰਡ ਸਹੈ ਮਰ ਜਨਮੈ ਵਾਰੋ ਵਾਰ ਸਤਗੁਰ ਭੇਟੇ ਮੁਕਤ ਹੋਏ ਪਾਏ ਮੋਖ ਦਵਾਰ ਮਨ ਰੇ ਸਤਿਗੁਰ ਸੇਵ ਸਮਾਏ ਵੱਡਾ ਭਾਗ ਗੁਰਪੂਰਾ ਪਾਇਆ ਹਰਿ ਹਰਿ ਨਾਮ ਧਿਆਏ ਰਹਾਉ ਹਰਿ ਆਪਣੈ ਭਾਣਾ ਸ੍ਰਿਸ਼ਟ ਉਪਾਈ ਹਰਿ ਆਪੇ ਦੇ ਆਧਾਰ ਹਰਿ ਆਪਣੈ ਭਾਣਾ ਮਨ ਨਿਰਮਲ ਕੀਆ ਹਰ ਸਿਉ ਲਾਗਾ ਪਿਆਰ ਹਰਿ ਕੈ ਭਾਣਾ ਸਤਿਗੁਰ ਭੇਟਿਆ ਸਭ ਜਨ ਸਵਾਰਨ ਹਾਰ ਵਾਹ ਵਾਹ ਬਾਣੀ ਸਤ ਹੈ ਗੁਰਮੁਖ ਬੂਝੈ ਕੋਏ ਵਾਹ ਵਾਹ ਕਰ ਪ੍ਰਭ ਸਾਲਾਹੀਐ ਤਿਸ ਜੀਵੜ ਅਵਰ ਨ ਕੋਏ ਆਪੇ ਬਖਸ਼ੇ ਮੇਲ ਲਏ ਕਰਮ ਪ੍ਰਾਪਤ ਹੋਏ ਸਾਚਾ ਸਾਹਿਬ ਮਹਾਰੋ ਸਤਿਗੁਰ ਦੀਆ ਦਿਖਾਏ ਅੰਮ੍ਰਿਤ ਵਰਸੈ ਮਨ ਸੰਤੋਖੀਐ ਸਚ ਰਹੈ ਨਿਵਲਾਇ ਹਰਿ ਕੈ ਨਾਇ ਸਦਾ ਆਵਲੀ ਫਿਰ ਸੁਕੈ ਨਾ ਕੁਮਲਾਇ ਬਿਨ ਸਤਿਗੁਰ ਕਿਨੈ ਨਾ ਪਾਇਓ ਮਨ ਵੇਖਉ ਕੋ ਪਤਿਆਏ ਹਰ ਕਿਰਪਾ ਦੇ ਸਤਿਗੁਰ ਪਾਈਐ ਭੇਟੈ ਸਾਹਿ ਸੁਭਾਏ ਮਨ ਮੁਖ ਪਰਮ ਭੁਲਾਇਆ ਬਿਨ ਭਾਗਾ ਹਰ ਤਨ ਨਾ ਪਾਏ ਤ੍ਰੈ ਗੁਣ ਸਭਾ ਤਾਤੈ ਪੜ ਪੜ ਕਰਹਿ ਵਿਚਾਰ ਮੁਕਤ ਕਦੇ ਨਾ ਹੋਵਈ ਨਹੁ ਪਾਇਨ ਮੋਖ ਦੁਆਰ ਬਿਨ ਸਤਗੁਰ ਬੰਧਨ ਨਾ ਟੁੱਟਹੀ ਨਾਮ ਨਾ ਲੱਗੈ ਪਿਆਰ ਪੜ ਪੜ ਪੰਡਤ ਮੋਨੀ ਥੱਕੇ ਵੇਦਾਂ ਕਾ ਅਭਿਆਸ ਹਰਿ ਨਾਮ ਚਿਤ ਨ ਆਵੀ ਨਾ ਨਿਜ ਕਰਿ ਹੋਵੈ ਵਾਸ ਜਮ ਕਾਲ ਸਿਰਹੁ ਨ ਉਤਰੈ ਅੰਤਰ ਕਵਟ ਵਿਨਾਸ਼ ਹਰਿ ਨਾਵੈ ਨੂੰ ਸਭ ਕੋ ਪ੍ਰਤਾਪ ਦਾ ਬਿਨ ਭਾਗਾ ਪਾਇਆ ਨ ਜਾਏ ਨਜ਼ਰ ਕਰੇ ਗੁਰ ਭੇਟਿਐ ਹਰ ਨਾਮ ਵਸੈ ਮਨ ਆਏ ਨਾਨਕ ਨਾਮੇ ਹੀ ਪਤਿ ਉਪਜੈ ਹਰ ਸਿਉ ਰਹਾ ਸਮਾਇ ਮਲਾਰ ਮਹੱਲਾ ਤੀਜਾ ਅਸ਼ਟਪਦੀ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਹਰਿ ਹਰ ਕਿਰਪਾ ਕਰੇ ਗੁਰ ਕੀ ਕਾਰੈ ਲਾਏ ਦੁਖ ਪੱਲਰ ਹਰਿ ਨਾਮ ਵਸਾਏ ਸਾਚੀ ਗਤ ਸਾਚਾ ਚਿਤ ਲਾਏ ਗੁਰ ਕੀ ਬਾਣੀ ਸਭ ਸੁਣਾਏ ਮਨ ਮੇਰੇ ਹਰਿ ਹਰ ਸੇਵ ਨਿਧਾਨੁ ਗੁਰ ਕਿਰਪਾ ਤੇ ਹਰ ਧਨ ਪਾਈਐ ਦਿਨ ਲਾਗੈ ਸਾਜ ਧਿਆਨ ਰਹਾਉ ਬੇਨ ਪਿਰ ਕਾਉਣ ਕਰੇ ਸਿੰਗਾਰ ਦੋਹ ਚਾਰਣੀ ਕਹੀਐ ਨਿਤ ਹੋਏ ਖੁਆਰ ਮਨਮੁਖ ਕਾ ਇਹੋ ਬਾਦ ਆਚਾਰ ਬਹੁ ਕਰਮ ਦ੍ਰਿੜਾਵੈ ਨਾਮ ਵਿਸਾਰੇ ਗੁਰਮੁਖ ਕਾਮਣੀ ਬਣਿਆ ਸੀਗਾਰ ਸਬਦੇ ਪਿਰ ਰਾਖਿਆ ਔਰ ਧਾਰੇ ਏਕ ਪਛਾਣਾ ਹਉ ਮੈਂ ਮਾਰੇ ਸੋ ਭਾਵੰਤੀ ਕਈ ਹੈ ਨਾਰੇ ਬਿਨ ਗੁਰਦਾਤੇ ਕਨ ਨਾ ਪਾਇਆ ਮਨੁਖ ਲੋਭ ਦੂਜੈ ਰੋਭਾਇਆ ਐਸੇ ਗਿਆਨੀ ਬੂਝਾ ਕੋਏ ਬਿਨ ਗੁਰ ਭੇਟੇ ਮੁਕਤ ਨਾ ਹੋਏ ਕਹਿ ਕਹਿ ਕਹਨ ਕਹਿ ਸਭ ਕੋਏ ਬਿਨ ਮਨ ਮੂਏ ਭਗਤ ਨਾ ਹੋਏ ਗਿਆਨ ਮਤੀ ਕਮਲ ਪ੍ਰਗਾਸ ਤਿਤ ਕਰਨਾ ਮੈਂ ਨਾਮ ਨਿਵਾਸ ਹਉ ਮੈਂ ਭਗਤ ਕਰੇ ਸਭ ਕੋਏ ਨਾ ਮਨ ਭੀਜੈ ਨਾ ਸੁਖ ਹੋਏ ਕਹਿ ਕਹਿ ਕਹਣ ਆਪ ਜਾਣ ਆਏ ਬਿਰਤੀ ਭਗਤ ਸਭ ਜਨਮ ਗਵਾਏ ਸੇ ਭਗਤ ਸਤਗੁਰ ਮਨ ਪਾਏ ਦਿਨ ਨਾਮ ਰਹੇ ਲਿਵ ਲਾਏ ਸਾਧੀ ਨਾਮ ਵੇਖੈ ਹਜੂਰ ਗੁਰ ਕੈ ਸਬਦ ਰਹਾ ਭਰਪੂਰ ਆਪੇ ਬਖਸ਼ੇ ਦੇ ਪਿਆਰ ਹਉ ਮੈਂ ਰੋਗ ਵੱਡਾ ਸੰਸਾਰ ਗੁਰ ਕਿਰਪਾ ਤੇ ਇਹੋ ਰੋਗ ਜਾਏ ਨਾਨਕ ਸਾਚੇ ਸਾਜ ਸਮਾਏ ਰਾਗ ਮਲਾਰ ਛੰਤ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰੂ ਪ੍ਰਸਾਦਿ प्रीतम प्रेम भक्त के दाते अपने जन संग्राते जन संग्राते ਦਿਨ ਸਰਾਤੇ एक ਨਿਮਖ मनो न विसरै ਗੋਪਾਲ ਗੁਣ ਨਿਦ ਸਦਾ ਸੰਗੇ ਸਰਬ ਗੁਣ ਜਗਦੀਸ਼ਰੈ ਮਨ ਮੋਹੇ ਦੀਨਾ ਚਰਨ ਸੰਗੇ ਨਾਮ ਰਸ ਜਨ ਮਾਤੇ ਨਾਨਕ ਪ੍ਰੀਤਮ ਕਿਰਪਾਲ ਸਾਧੂ ਕਿਨੈ ਕੋਟ ਮੱਧੇ ਜਾਤੇ ਪ੍ਰੀਤਮ ਤੇਰੀ ਗਤ ਅਗਮ ਪਾਰੇ ਮਹਾ ਪਤਿਤ ਤੁਮ ਤਾਰੇ ਪਤਿਤ ਪਾਵਨ ਭਗਤ ਵਛਲ ਕਿਰਪਾ ਸਿੰਧ ਸੁਆਮੀਆ ਸੰਤ ਸੰਗੇ ਭਾਜਨ ਸੰਗੇ ਰਉ ਸਦਾ ਅੰਤਰ ਜਾਮੀਆ ਕੋਟ ਜਨਮ ਪਰਮੰਤ ਜੋਨੀ ਤੇ ਨਾਮ ਸਿਮਰਤ ਤਾਰੇ ਨਾਨਕ ਦਰਸ ਪਿਆਸ ਹਰ ਜਿਓ ਆਪ ਲੇਹੋ ਸੰਭਾਰੇ ਹਰ ਚਰਨ ਕਮਲ ਮਨ ਲੀਨਾ ਪ੍ਰਭ ਜਲ ਜਨ ਤੇਰੇ ਮੀਨਾ ਜਲ ਮੀਨ ਪ੍ਰਭ ਜਿਓ ਏਕ ਤੂੰ ਹੈ ਭਿੰਨ ਆਣ ਨਾ ਜਾਣੀਐ ਗਹਿ ਪੁਜਾ ਲੇ ਬਹੁ ਨਾਮ ਦੇਵੋ ਤਉ ਪ੍ਰਸਾਦੀ ਮਾਨੀਐ ਭਾਈ ਸਾਧ ਸੰਗੇ ਏਕ ਰੰਗੇ ਕਿਰਪਾਲ ਗੋਬਿੰਦ ਦੀਨਾ ਅਨਾਥ ਨੀਚ ਸਰਣਾਏ ਨਾਨਕ ਕਰ ਮਿਆ ਆਪਣਾ ਕੀਨਾ ਆਪਸ ਕੋ ਆਪ ਮਿਲਾਇਆ ਪ੍ਰਮ ਪੰਜਨ ਹਰਿ ਰਾਇਆ ਆਚਰਜ ਸੁਆਮੀ ਅੰਤਰਜਾਮੀ ਮਿਲੇ ਗੁਣ ਨਿਤ ਪਿਆਰਿਆ ਮਹਾ ਮੰਗਲ ਸੂਖ ਉਪਜੇ ਗੋਬਿੰਦ ਗੁਣ ਨਿਤ ਸਾਰਿਆ ਮਿਲ ਸੰਗ ਸੋਹੇ ਦੇਖ ਮੋਹੇ ਪੂਰਬ ਲਿਖਿਆ ਪਾਇਆ ਬਿਨਵੰਤ ਨਾਨਕ ਸਰਨ ਤਿਨ ਕੀ ਜਿੰਦੀ ਹਰਿ ਹਰਿ ਧਿਆਇਆ ਵਾਰ ਮਲਾਰ ਕੀ ਮਹੱਲਾ ਪਹਿਲਾ ਰਾਣੇ ਕੈਲਾਸ਼ ਤਥਾ ਮਾਲ ਦੇ ਕੀ ਧੁਨ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਤੀਜਾ ਗੁਰ ਮਿਲਿਆ ਮਨ ਰਹਸੀਆ ਜੋ ਉਠੈ ਧਰਨ ਸੀਗਾਰ ਸਬਦ ਦਿਸੈ ਹਰੀਆਵਲੀ ਸਰ ਭਰੇ ਸੁਭਰ ਤਾਲ ਅੰਦਰ ਰਚੈ ਸੱਚ ਰੰਗ ਜਿਉ ਮੰਜੀ ਠੈ ਲਾਲ ਕਮਲ ਵਿਕਸੈ ਸੱਚ ਮਾਨੇ ਗੁਰ ਕੈ ਸ਼ਬਦ ਨਿਹਾਲ ਮਨਮੁਖ ਦੂਜੀ ਤਰਫ ਹੈ ਵੇਖੋ ਨਦਰ ਨਿਹਾਲ ਫਾਈ ਫਾਤੇ ਮਿਰਗ ਜਿਉ ਸਿਰ ਦੀ ਸਹਿ ਜਮ ਕਾਲ ਖੁਦਿਆ ਤ੍ਰਿਸ਼ਨਾ ਨਿੰਦਾ ਬੁਰੀ ਕਾਮ ਕ੍ਰੋਧ ਵਿਕਰਾਲ ਇਹ ਨੀ ਅੱਖੀ ਨਜ਼ਰ ਨਾ ਆਵੀ ਜਿਤਰ ਸ਼ਬਦ ਨਾ ਕਰੇ ਵਿਚਾਰ ਤੁਧ ਭਾਵੈ ਸੰਤੋਖੀਆਂ ਚੂਕੈ ਹਾਲ ਜੰਜਾਲ ਮੂਲ ਰਹਿ ਗੁਰ ਸੇਵਿਆ ਗੁਰ ਪੌੜੀ ਬੋਇਥ ਨਾਨਕ ਲੱਗੀ ਤਤ ਲੈ ਤੂੰ ਸੱਚਾ ਮਨ ਸੱਚ ਮਹੱਲਾ ਪਹਿਲਾ ਏਕੋ ਪਾਦਰ ਏਕ ਦਰ ਗੁਰ ਪੌੜੀ ਨੇ ਥਾਨ ਰੂੜਾ ਠਾਕੁਰ ਨਾਨਕਾ ਸਭ ਸੁਖ ਸਾਚੋ ਨਾਮ ਪੌੜੀ ਆਪੀ ਨਾ ਆਪ ਸਾਧ ਆਪ ਪਛਾਣਿਆ ਅੰਬਰ ਧਰਤ ਵਿਛੋੜ ਚੰਦੋਆ ਤਾਣਿਆ ਵਿਣ ਥੰਮਾ ਗਗਨ ਰਹਾਏ ਦੀ ਸਾਣਿਆ ਸੂਰਜ ਚੰਦੋ ਪਾਏ ਜੋ ਸਮਾਣਿਆ ਕੀਏ ਰਾਤ ਦਿਨ ਅੰਤ ਚੋਜ ਵਿਡਾਣਿਆ ਤੀਰਥ ਧਰਮ ਵਿਚਾਰ ਨਾਵਣ ਪੁਰਬਾਣਿਆ ਤੁਧ ਸਾਰੇ ਅਵਰ ਨਾ ਕੋਏ ਕੇ ਆਖ ਵਖਾਣਿਆ ਸਚੈ ਤਖਤ ਨਿਵਾਸ ਹੋਰ ਆਮਣ ਜਾਣਿਆ ਸ਼ਲੋਕ ਮਹੱਲਾ ਪਹਿਲਾ ਨਾਰਕ ਸਾਵਣ ਜੇ ਵਸੈ ਚਹੋ ਉਹ ਮਾਹਾ ਹੋਏ ਨਾਗਾ ਮਿਰਗਾ ਮਛੀਆਂ ਰਸੀਆਂ ਘਰ ਤਨ ਹੋਏ ਮਹੱਲਾ ਪਹਿਲਾ ਨਾਨਕ ਸਾਵਣ ਜੇ ਵਸੈ ਚਹਵੇ ਛੋੜਾ ਹੋਏ ਗਾਈ ਪੁੱਤਾ ਨਿਰਧਨਾ ਪੰਥੀ ਚਾਕਰ ਹੋਏ ਪੌੜੀ ਤੂੰ ਸੱਚਾ ਸਚਿਆਰ ਜਿਨ ਸੱਚ ਵਰਤਾਇਆ ਬੈਠਾ ਤਾੜੀ ਲਾਏ ਕਵਲ ਛਪਾਇਆ ਬ੍ਰਹਮ ਵੱਡਾ ਕਹਾਏ ਅੰਤ ਨਾ ਪਾਇਆ ਨਾ ਤਿਸ ਬਾਪ ਨਾ ਮਾਏ ਕਿਨ ਤੂੰ ਜਾਇਆ ਨਾਥ ਸਰੂਪ ਨਾ ਰੇਖ ਵਰਨ ਸੁਭਾਇਆ ਨਾਥ ਭੋਗ ਭੁਖ ਪਿਆਸ ਰੱਜਾ ਧਾਇਆ ਗੁਰਮਹਿ ਆਪ ਸਮੋਏ ਸ਼ਬਦ ਵਰਤਾਇਆ ਸੱਚੇ ਹੀ ਪਤਿਆਏ ਸਚ ਸਮਾਇਆ ਸ਼ਲੋਕ ਮਹੱਲਾ ਪਹਿਲਾ ਵੈਦ ਬੁਲਾਇਆ ਵੈਦਗੀ ਪਗਟ ਢੰਡੋਲੇ ਬਾਹ ਭੋਲਾ ਵੈਦ ਨਾ ਜਾਣੀ ਕਰਕ ਕਲੇਜੇ ਮਾਹੇ ਮਹੱਲਾ ਦੂਜਾ ਵੈਦਾ ਵੈਸੋ ਵੈ ਤੂੰ ਪਹਿਲਾ ਰੋਗ ਪਛਾਣ ਐਸਾ ਦਾਰੂ ਲੋੜ ਲਹੋ ਜਿਤ ਵੰਨੈ ਰੋਗਾ ਕਾਣੇ ਜਿਤ दारू ਰੋਗ ਉਠਿਆ ਹੈ ਤਨ ਸੁਖ ਵਸੈ ਆਏ ਰੋਗ ਗਵਾ ਇਹ ਆਪਣਾ ਤਾ ਨਾਨਕ ਵੈਦ ਸਦਾਏ ਪੌੜੀ ਬ੍ਰਹਮਾ ਵਿਸ਼ਨ ਮਹੇਸ਼ ਦੇਵ ਪਾਇਆ ਬ੍ਰਹਮੇ ਦਿੱਤੇ ਵੇਦ ਪੂਜਾ ਲਾਇਆ ਦਸ ਅਵਤਾਰੀ RAM ਰਾਜਾ ਆਇਆ ਦੈਤਾ ਮਾਰੇ ਧਾਏ ਹੁਕਮ ਸਵਾਇਆ ਈਸ ਮਹੇਸ਼ਰ ਸੇਵ ਤਿੰਨੀ ਅੰਤ ਨਾ ਪਾਇਆ ਸੱਚੀ ਕੀਮਤ ਪਾਏ ਤਖਤ ਰਚਾਇਆ ਦੁਨੀਆ ਧੰਦਾ ਲਾਏ ਆਪ ਛਪਾਇਆ ਧਰਮ ਕਰਾਏ ਕਰਮ ਤਰੋ ਫਰਮਾਇਆ ਸ਼ਲੋਕ ਮਹਲਾ ਦੂਜਾ ਸਾਹਮਣੇ ਆਇਆ ਹੈ ਸਖੀ ਕੰਤਾ ਚਿਤ ਕਰੇ ਹੋ ਨਾਨਕ ਝੂਰ ਮਰਹਿ ਦੁਹਾਗਣੀ ਜਿਨ ਅਵਰੀ ਲਾਗਾ ਨੇ ਹੋ ਮਹੱਲਾ ਦੂਜਾ ਸਾਹਮਣੇ ਆਇਆ ਹੈ ਸਖੀ ਜਲ ਹਰ ਹਾਰ ਨਾਨਕ ਸੁਖ ਸਮਨ ਸੁਹਾਗਣੀ ਜਿਨ ਸਹਾ ਨਾਲ ਪਿਆਰ ਪੌੜੀ ਆਪੇ ਛਿੰਝ ਪਵਾਏ ਮੱਲਾ ਖਾੜਾ ਰਚਿਆ ਲੱਥੇ ਭਰਤੂ ਪਾਏ ਗੁਰਮੁਖ ਮਚਿਆ ਮਨੁਖ ਮਾਰੇ ਪਛਾੜ ਮੂਰਖ ਕੱਚਿਆ ਆਪ ਭਿੜੈ ਮਾਰੇ ਆਪੇ ਆਪ ਕਾਰਜ ਰਚਿਆ ਸਭਨਾ ਖਸਮ ਏਕ ਹੈ ਗੁਰਮੁਖ ਜਾਣੀਐ ਹੁਕਮੀ ਲਿਖੈ ਸਿਰ ਲੇਖ ਵਿਣ ਕਲਮ ਮਸਵਾਣੀਐ ਸਤ ਸੰਗਤ ਮੇਲਾਪ ਜਿਥੈ ਹਰ ਗੁਣ ਸਦਾ ਵਖਾਣੀਐ ਨਾਨਕ ਸੱਚਾ ਸਭ ਸਲਾਹੇ ਸੱਚ ਪਛਾਣੀਐ ਸ਼ਲੋਕ ਮਹੱਲਾ ਤੀਜਾ ਊਨ ਬੂਨ ਵਿਆਇਆ ਅਵਰ ਦਾ ਵਨ ਕਿਆ ਜਾਣਾ ਤੇ ਸਾਹਸਿਉ ਕੇ ਰਹਸੀ ਰੰਗ ਰੰਗ ਰਹਾ ਤਿਨ ਕਾਮਣੀ ਜਿਨ ਮਨ ਭਾਉ ਭਾਉ ਹੋਏ ਨਾਨਕ ਭੈ ਪਾਏ ਬਾਹਰੀ ਤਿਨ ਤਨ ਸੁਖ ਨਾ ਹੋਏ ਮਹੱਲਾ ਤੀਜਾ ਊਨ ਬੂਨ ਵਿਆਇਆ ਵਰਸੈ ਨੀਰ ਨੇ ਪੰਗ ਨਾਨਕ ਦੁਖ ਲਾਗਾ ਤਿਨ ਕਾਮਣੀ ਜਿਨ ਕੰਤੈ ਸਿਉ ਮਨ ਭੰਗ ਪੌੜੀ ਦੋਵੇਂ ਤਰਫਾ ਉਪਾਏ ਇੱਕ ਵਰਤਿਆ ਵੇਦ ਬਾਣੀ ਵਰਤਾਏ ਅੰਦਰਵਾਦ ਘਤਿਆ ਪਰ ਵਿਰਤ ਨਿਰਵਿਰਤ ਹਾਠਾ ਦੋਵੈ ਵਿੱਚ ਧਰਮ ਫਿਰੈ ਰਹਿ ਬਾਰਿਆ ਮਨੁਖ ਕੱਚੇ ਕੂੜਿਆਰ ਤਿਨੀ ਨੇਹ ਚਉ ਦਰਗਾ ਹਾਰਿਆ ਗੁਰਮਤੀ ਸਬਦ ਸੂਰ ਹੈ ਕਾਮ ਕ੍ਰੋਧ ਜਿਨੀ ਮਾਰਿਆ ਸੱਚੈ ਅੰਦਰ ਮਹਲ ਸਭ ਸਵਾਰਿਆ ਸੇ ਭਗਤ ਤੁਧ ਭਾਵ ਦੇ ਸੱਚੈ ਨਾਇ ਪਿਆਰਿਆ ਸਤਗੁਰ ਸੇਵਨ ਆਪਣਾ ਤਿੰਨਾ ਮਿਟਹੁ ਹਉ ਵਾਰਿਆ ਸ਼ਲੋਕ ਮਹੱਲਾ ਤੀਜਾ ਊਨ ਊਨ ਵਿਆਇਆ ਵਰਸੈ ਲਾਇ ਝੜੀ ਨਾਨਕ ਪਾਣਾ ਚੱਲੈ ਕੰਤ ਕੈ ਸੋ ਮਾਣੇ ਸਦਾ ਰਲੀ ਮਹੱਲਾ ਤੀਜਾ ਕਿਆ ਉਠ ਉਠ ਦੇਖੋ ਬੱਪੜੇ ਇਸ ਮੇਗੈ ਹੱਥ ਕਿਸ ਨਾਹੇ ਜਿਨ ਇਹੋ ਮੇਗ ਪਠਾਇਆ ਤਿਸ ਰਾਖੋ ਮਨ ਮਾਹੇ ਤਿਸ ਨੂੰ ਮਨ ਵਸਾਇ ਸੀ ਜਾ ਕੋ ਨਦਰ ਕਰੇ ਨਾਨਕ ਨਦਰੀ ਬਾਹਰੀ ਸਭ ਕਰਨ ਪਲਾਹ ਕਰੇ ਪੌੜੀ ਸੋ ਹਰਿ ਸਲਾਹ ਵਿਆ ਜਿਸ ਕਰਤਨਾ ਲਾਗੈ ਵਾਰ ਆਡਾਣੇ ਆਕਾਸ ਕਰ ਖਿਨ ਮੈਂ ਢਾਏ ਉਸਾਰਨ ਹਾਰ ਆਪੇ ਜਗਤ ਉਪਾਇ ਕੈ ਕੁਦਰਤ ਕਰੇ ਵਿਚਾਰ ਮਨੁਖ ਅੱਗੇ ਲੇਖਾ ਮੰਗਿਆ ਬਹੁਤ ਹੀ ਹੋਵੇ ਮਾਰ ਗੁਰਮੁਖ ਪਦ ਸਿਓ ਲੇਖਾ ਨਿਪੜੈ ਬਖਸ਼ੇ ਸਿਫਤ ਭੰਡਾਰ ਉਥੈ ਹੱਥ ਨਾ ਅਪੜੈ ਕੂਕ ਨਾ ਸੁਣੀਐ ਪੁਕਾਰ ਉਥੈ ਸਤਗੁਰ ਬੇਲੀ ਹੋਵੈ ਕੱਢ ਲਏ ਅੰਤੀ ਵਾਰ ਇਨਾ ਜਨਤਾ ਨੂੰ ਹੋਰ ਸੇਵਾ ਨਹੀਂ ਸਤਗੁਰ ਸਿਰ ਕਰਤਾਰ ਸ਼ਲੋਕ ਮਹੱਲਾ ਤੀਜਾ ਜਿਸ ਜਿਸਨੂੰ ਤੂੰ ਪੁਕਾਰਦਾ ਤਿਸਨੂੰ ਲੋਚੈ ਸਭ ਕੋਇ ਆਪਣੀ ਕਿਰਪਾ ਕਰਕੇ ਵਸਸੀ ਵਣਤਰਣ ਹਰਿਆ ਹੋਏ ਗੁਰ ਪ੍ਰਸਾਦੀ ਪਾਈਐ ਵਿਰਲਾ ਬੂਝੈ ਬਿਆ ਉਠ ਉਠਦਿਆ ਨਿਤ ਧਿਆਈਐ ਸਦਾ ਸਦਾ ਸੁਖ ਹੋਏ ਨਾਨਕ ਅੰਮ੍ਰਿਤ ਸਦ ਹੀ ਵਰਸਦਾ ਗੁਰਮੁਖ ਦੇਵੈ ਹਰਿ ਸੋਏ ਮਹੱਲਾ ਤੀਜਾ ਕਾਲਮਲ ਹੋਈ ਮੇਦਨੀ ਅਰਦਾਸ ਕਰੇ ਲਿਵ ਲਾਏ ਸੱਚੈ ਸੁਣਿਆ ਕੰਨ ਦੇ ਧੀਰਕ ਦੇਵੈ ਸਾ ਸੁਭਾਏ ਇੰਦਰੈ ਨੋ ਫਰਮਾਇਆ ਬੁੱਠਾ ਛਾਬਰ ਲਾਇ ਆਨੁ ਤਨ ਉਪਜੈ ਬਹੁਕਣਾ ਕੀਮਤ ਕਹਣ ਨਾ ਜਾਏ ਨਾਨਕ ਨਾਮ ਸਲਾਏ ਤੂੰ ਸਭਨਾ ਜੀਆ ਦੇ ਦਾਰਿਜ ਸੰਬਾਹੇ ਜਿਤ ਖਾਧੈ ਸੁਖ ਉਪਜੈ ਫਿਰ ਦੁਖ ਨਾ ਲਾਗੈ ਆਏ ਪੌੜੀ ਹਰ ਜਿਉ ਸੱਚਾ ਸਚ ਤੂੰ ਸੱਚੇ ਲਹਿ ਮਿਲਾਇ ਦੂਜੈ ਦੂਜੀ ਤਰਫੈ ਕੂੜ ਮਿਲੈ ਨਾ ਮਿਲਿਆ ਜਾਏ ਆਪੇ ਜੋੜ ਵਿਛੋੜਿਆ ਆਪੇ ਕੁਦਰਤ ਦੇ ਦਿਖਾਏ ਮੋਹ ਸੋਗ ਵਿਜੋਗ ਹੈ ਪੂਰਬ ਲਿਖਿਆ ਕਮਾਏ ਹਉ ਬਨਿਹਾਰੀ ਤੈਨ ਕੋ ਜੋ ਹਰ ਚਰਨੀ ਰਹੇ ਲਿਵਲਾਏ ਜਿਉ ਜਲ ਮਹਿ ਕਮਲ ਅਲਿਪਤ ਹੈ ਐਸੀ ਬਣਤ ਬਣਾਏ ਸੇ ਸੁਖੀਏ ਸਦਾ ਸੋਹਣੇ ਜਿਨ ਵਿੱਚੋ ਆਪ ਗਵਾਏ ਤਿਨ ਸੋਗ ਵਿਜੋਗ ਕਦੇ ਨਹੀਂ ਜੋ ਹਰ ਕੈ ਅੰਕ ਸਮਾਏ ਸ਼ਲੋਕ ਮਹੱਲਾ ਤੀਜਾ ਨਾਨਕ ਸੋ ਸਾਲਾਈਐ ਜਿਸ ਵਸ ਸਭ ਕਿਛ ਹੋਏ ਤਿਸਾ ਸਰੀਰ ਵਿਹੋ ਪ੍ਰਾਣੀ ਹੋ ਤਿਸ ਬਿਨ ਅਵਰ ਨੰਕ ਹੋਏ ਗੁਰਮੁਖ ਹਰਿ ਪ੍ਰਭ ਮਨ ਵਸੈ ਤਾਂ ਸਲਾ ਸਲਾ ਸੋ ਹੋਏ ਸਾਹ ਮੂਲ ਨਾ ਹੋਵੇ ਸਭ ਚਿੰਤਾ ਵਿੱਚ ਹੋ ਜਾਏ ਜੋ ਕਿਛ ਹੋਏ ਸੋ ਸਹਜੇ ਹੋਏ ਕਹਣਾ ਕਿਛੂ ਨਾ ਜਾਏ ਸੱਚਾ ਸਾਹਿਬ ਮਨ ਵਸੈ ਤਾਂ ਮਨ ਚਿੰਦਿਆ ਫਲ ਪਾਏ ਨਾਨਕ ਤਿਨ ਕਾ ਆਖਿਆ ਆਪ ਸੁਣੇ ਜੇ ਲੈ ਅਨਪੰਨੈ ਪਾਏ ਮਹੱਲਾ ਤੀਜਾ ਅੰਮ੍ਰਿਤ ਸਦਾ ਵਰਸਦਾ ਬੂਝਨ ਬੂਝਣ ਹਾਰ ਗੁਰਮੁਖ ਜਿਨੀ ਬੁਝਿਆ ਹਰਿ ਅੰਮ੍ਰਿਤ ਰਖਿਆ ਔਰ ਧਾਰੇ ਹਰਿ ਅੰਮ੍ਰਿਤ ਪੀਵਹਿ ਸਦਾ ਰੰਗ ਰਾਤੇ ਹਉ ਮੈਂ ਤ੍ਰਿਸ਼ਨਾ ਮਾਰੇ ਅੰਮ੍ਰਿਤ ਹਰਿ ਕਾ ਨਾਮ ਹੈ ਵਰਸੈ ਕਿਰਪਾ ਧਾਰੇ ਨਾਨਕ ਗੁਰਮੁਖ ਨਜ਼ਰੀ ਆਇਆ ਹਰਿਆ ਤੁਮ ਰਾਮ ਮੁਰਾਰੀ ਪੌੜੀ ਅਤੁਲ ਕਿਉ ਤੋਲੀਐ ਵਿਣ ਤੋਲੇ ਪਾਇਆ ਨ ਜਾਏ ਗੁਰ ਕੈ ਸਬਦ ਵਿਚਾਰਿਐ ਗੁਣ ਮਹਿ ਰਹਿ ਸਮਾਏ ਆਪਣਾ ਆਪ ਆਪ ਤੋਲਸੀ ਆਪੇ ਮਿਲੈ ਮਿਲਾਏ ਤਿਸ ਕੀ ਕੀਮਤ ਨਾ ਪਵੈ ਕਹਣਾ ਕਿਛੂ ਨਾ ਜਾਏ ਹਉ ਬਲਿਹਾਰੀ ਗੁਰੇ ਆਪਣੇ ਜਿਨ ਸੱਚੀ ਬੂਝ ਦਿੱਤੀ 부ਝਾਏ ਜਗਤ ਮੁਸੈ ਅੰਮ੍ਰਿਤ ਲੁੱਟਿਐ ਮਨਮੁਖ ਬੂਝ ਨਾ ਪਾਏ ਵਿਣ ਨਾਵੇ ਨਾਲ ਨਾ ਚਲਸੀ ਜਾਸੀ ਜਨਮ ਗਵਾਏ ਗੁਰਮਤੀ ਜਾਗੇ ਤਿੰਨੀ ਘਰ ਰਖਿਆ ਦੂਤਾ ਕਾ ਕਿਛ ਨਾ ਵਸਾਏ ਸ਼ਲੋਕ ਮਹਲਾ ਤੀਜਾ ਬਾਬੀਆ ਨਾ ਬਿਲ ਲਾਏ ਨਾ ਤਰਸਾਏ ਇਹੋ ਮਨ ਖਸਮ ਕਾ ਹੁਕਮ ਮੰਨੇ ਨਾਨਕ ਹੁਕਮ ਮੰਨਿਆ ਤਿਖ ਉਤਰੈ ਚੜੈ ਚਵਗਲ ਵਨ ਮਹੱਲਾ ਤੀਜਾ ਬਾ ਬੀਹਾ ਜਲ ਮੈਂ ਤੇਰਾ ਵਾਸ ਹੈ ਜਲ ਹੀ ਮਾਇ ਫਿਰਾਏ ਜਲ ਕੀ ਸਾਰ ਨਾ ਜਾਣਹੀ ਤਾਂ ਤੂੰ ਕੂਕਣ ਪਾਹੇ ਜਲ ਥਲ ਚੋਹ ਦਿਸ ਵਰਸ ਦਾ ਖਾਲੀ ਕੋ ਥਾਉ ਨਾਹੇ ਏਤੈ ਜਲ ਵਰਸਦਾ ਤਿਖ ਮਰਹਿ ਭਾਗ ਤਿਨਾ ਕੇ ਨਾਹੇ ਨਾਨਕ ਗੁਰਮੁਖ ਤਿਨ ਸੋਜੀ ਪਈ ਜਿਨ ਵਸਿਆ ਮਨ ਮਾਹੇ ਪੌੜੀ ਨਾਥ ਚਤੀ ਸਿਧ ਪੀਰ ਕਿਨਾ ਅੰਤ ਨਾ ਪਾਇਆ ਗੁਰਮੁਖ ਨਾਮ ਧਿਆਏ ਤਜੈ ਸਮਾਇਆ ਜੁਗ ਛੱਤੀ ਬਵਾਰ ਸੀ ਭਾਇਆ ਜਲਾ ਬਿੰਬ ਅਸਰਾਲ ਤਿਨੈ ਵਰਤਾਇਆ ਨੀਲ ਅਨੀਲ ਅਗੰਮ ਸਰਜੀਤ ਸਬਾਇਆ ਅਗਨੋ ਪਾਈ ਬਾਦ ਭੁਖ ਤਿਹਾਇਆ ਦੁਨੀਆ ਕੈ ਸਰਕਾਰ ਦੂਜਾ ਭਾਇਆ ਰਖੈ ਰਖਣ ਹਾਰ ਜਿਨ ਸ਼ਬਦ ਬੁਝਾਇਆ